सोहम पाए करे मेरा हृदय सुध बुध बिसर गई मेरा हृदय सुध बुध बिसर गई मन आशा चिंत विसारिया ਮਨ ਆਸਾ ਚਿੰਤ ਵਿਸਾਰਿਆ ਮਨ ਆਸਾ ਚਿੰਤ ਵਿਸਾਰਿਆ ਹਰ ਪ੍ਰੇਮ ਬਾਣੀ ਮਨ ਮਾਰਿਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਗੁਰ ਸੁੰਦਰ ਮੋਹਨ ਪਾਏ ਕਰੇ मैं अंतर वेदन प्रेम अमर वेदन प्रेम की गुर देखत मन साधा लिया गुर देखत मन साधा लिया गुर देखत मन साधा लिया हर प्रेम ਜਾਈ ਮਨ ਮਾਰਿਆ ਗੁਰ ਸੁੰਦਰ ਮੋਹਨ ਪਾਏ ਘਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਬਡ ਭਾਗੀ ਪ੍ਰਭ ਆਏ ਮਿਲ ਵੱਡ ਪਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਜਨ ਨਾਨਕ ਖਿਲ ਖਿਲਵਾਰਿਆ ਜਨ ਨਾਨਕ ਖਿਲ ਖਿਲਵਾਰਿਆ ਹਰ ਪ੍ਰੇਮ ਮਨ ਮਨ ਮਾਰਿਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਗੁਰ ਸੁੰਦਰ ਪ੍ਰੇਮ ਪਾਣੀ ਮਨ ਮਾਰਿਆ ਗੁਰ ਸੁੰਦਰ ਮੋਹਨ ਪਾਇ ਕਰੇ ਮੇਰਾ ਹਿਰਦੈ ਸੁਧ ਬੁੱਧ ਬਿਸਰ ਗਈ ਹਿਰਦੈ ਸੁਧ ਬੁੱਧ ਬਿਸਰ ਗਈ ਮੇਰਾ ਹਿਰਦੈ ਸੁਧ ਬੁੱਧ ਬਿਸਰ ਗਈ ਮੇਰਾ ਹਿਰਦੈ ਸੁਧ ਬੁੱਧ ਬਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮਨ ਆਸਾ ਚਿੰਤ ਵਿਸਾਰਿਆ ਮਨ ਆਸਾ ਚਿੰਤ ਵਿਸਾਰਿਆ ਹਰ ਪ੍ਰੇਮ ਬਾਣੀ ਮਨ ਮਾਰਿਆ ਗੁਰੂ ਏ ਬਾਣੀ ਮਨ ਮਾਰਿਆ ਗੁਰ ਸੁੰਦਰ ਹੋਵਨ ਪਾਏ ਕਰੇ ਗੁਰ ਸੁੰਦਰ ਹੋਵਨ ਪਾਏ ਕਰੇ ਗੁਰ ਸੁੰਦਰ ਹੋਵਨ ਪਾਏ ਆਸਾ ਮਹੱਲਾ ਚੌਥਾ ਗੁਰਮੁਖ ਟੁੰਡ ਟੁੰਡੇਂਦਿਆ ਹਰ ਸੱਜਣ ਲਧਾ ਰਾਮ ਰਾਜੇ ਕੰਚਨ ਕਾਇਆ ਕੋਟ ਘੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ ਪਾਲ ਵੱਡੇ ਹਰ ਮਾਇਆ ਨਾਨਕ ਰਸ ਬੁਧਾ ਸ਼ਲੋਕ ਮਹਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਨੇ ਪੌਣ ਪਾਣੀ ਬੇਸੰਤਰ ਚੰਦ ਸੁਰ ਜਪਤਾ ਸਿੰਘ ਜੀ ਧਰਤੀ ਮਾਲ ਤਨ ਵਰਤਨ ਸਭ ਜੰਜਾਲ ਨਾਨਕ ਮੁਸੇ ਗਿਆਨ ਮਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਣ ਚਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡੂਡਰਾ ਝਟ ਪਾਏ ਵੇਖੇ ਲੋਕ ਹਸੇ ਕਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪ ਛੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਵਣ ਸੀਤਾ ਰਾਜੇ RAM ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਹਿ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਉਹ ਲੂਚਰਖਾ ਚੱਕੀ ਚੱਕ ਥਲ ਵਾਰੋਂ ਲੈ ਬਹੁਤ ਨੰਦ ਲਾਟੂ ਮਾਧਾਣੀਆਂ ਗਾਰ ਪੰਖੀ ਭੌਂਕੀਆਂ ਲੈਣਾ ਸਾ ਸੁਐ ਚਾੜ ਪਈ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਦਨ ਬੰਦ ਹੋਏ ਸੋਏ ਪਏ ਕਿਤ ਨਚੇ ਸਭ ਕੋ ਨੱਚ ਨੱਚ ਹੱਸੇ ਚਲੇ ਸੇ ਰਵੇ ਉਡ ਨਾ ਜਾਈ ਸਿੱਧ ਨਾ ਹੋਏ ਨਚਲ ਕੁਦਲ ਮਨ ਕਾ ਚਾਓ ਨਾਨਕ ਜਨਮਨ ਪਾਉ ਤਿਨਾ ਮਨ ਪਾਉ ਪਾਉ ਨਾ ਉਤਰਾ ਮਨ ਹੈ ਨਾਲਿਏ ਮਿਲਕ ਨਾ ਜਾਈਏ ਜੀਵਨ ਸਭ ਸਦਾ ਦੇਖਾ ਜੈ ਆਖ ਗਵਾਈਏ ਜਨੂੜ ਚੰਗਾ ਆਪਣਾ ਕਾਰ ਪੁੰਨੋ ਨੀਚ ਸਦਾਈਏ ਜੇ ਜਲਵਣ ਪਰ ਹੈ ਜਰ ਕਰੇ ਦੀ ਆਈਏ ਹੋ ਰਹੇਗਾ ਪਰਿਏ ਪਾਈਏ ਭਰੀਏ ਪਾਈਏ ਭਰੀਏ ਪਾਈਏ ਕਰੁਣਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਐ ਜਿਉ ਪਿੰਡ ਸਭ ਤਿਸ ਦਾ ਦੇਖਾ ਜੇ ਆਗ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਹੋਣੀ ਸਦਾਈਏ ਤੇ ਜੇ ਜਰਵਾਣਾ ਪਰ ਹਰੇ ਜਰਵੇਸ ਕਰੇ ਦੀ ਆਈਏ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ ਪੰਥ ਦਸਾਵਾ ਇੱਕ ਖੜੀ ਮੁੱਢ ਜੋ ਬਨ ਬਾਈ ਰਾਮ ਰਾਏ ਜੀ ਮਨ ਹਰ ਤਾਰੇ ਪਦ ਮਹੱਲਾ ਪਹਿਲਾ ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪ੍ਰਵਿਤ ਬੰਦੀ ਵੇਖਣ ਕੋ ਦੀਦਾ ਹਿੰਦੂ ਸਲਾਹੀ ਸਲਾਹਨ ਦਰਸ਼ ਰੂਪਾ ਪਾ ਤੀਰਥ ਨਾਮ ਚਾ ਪੂਜਾ ਗਰਵਾਸ ਬੇਕਾਰ ਜੋਗੀ ਸੁਨਤਿਆਵਨ ਜਿਤੇ ਅਲਕ ਨਾਮ ਕਰਤਾ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤਿਆ ਮਨ ਸੰਤੋਖ ਉਪਜੇ ਦੇਨੇ ਕੇ ਵਿਚਾਰ ਦੇ ਦੇ ਮੰਗੇ ਸੇ ਸਗੁਨਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੇ ਕੁੜਿਆ ਰਖਾਰਾ ਬਾਵਿਕਾ ਇੱਕ ਹੁੰਦਾ ਖਾਏ ਚਲੇ ਥਾਉ ਤੇ ਨਾ ਬਿਕਾਈ ਕਾ ਜਲ ਥਲ ਜੀਆਂ ਪੁਰੀਆਂ ਲੋਵਾ ਕਰਾ ਕਾ ਓਏ ਜੀ ਕੇ ਸੋ ਤੁਹੇ ਜਾਣੇ ਤਨਾ ਵੀ ਤੇਰੀ ਸਾਹ ਨਾਨਕ ਪਕਤਾ ਪੁਖਸ ਸਲਾਹਲ ਸਚ ਨਾਮ ਆਧਾਰ ਸਦਾ ਆਨੰਦ ਰਹਿ ਰਾਤੀ ਗੁਣਵੰਤੇ ਆ ਪਾਸ਼ਾਰ ਮਹਲਾ ਪਹਿਲਾ ਮਿੱਟੀ ਮੁਸਲਮਾਨ ਕੀ ਭੇੜੇ ਪਈ ਕੁਹਾਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇਂਗੇ ਆਰ ਨਾਨਕ ਤਿਲ ਕਰਤੇ ਕਾਰਨ ਕੀਆ ਸੋ ਜਾਣੇ ਕਰਤਾ ਪੌੜੀ ਬਿਨ ਸਤਗੁਰ ਕਿਨੇ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਜੇ ਆਵ ਲਖੇ ਕਾਰ ਪਰ ਘਟ ਆਪ ਸੁਨਾਇਆ ਸਤਗੁਰ ਇਹ ਸਦਾ ਮੁਕਤ ਹੈ ਸ਼੍ਰੀ ਵਿੱਚੋਂ ਚੁਕਾਇਆ ਵਿਚਾਰ ਹੈ ਜਿਨ ਸੱਚੇ ਸੋਚ ਤਲਾਇਆ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ ਪੌੜੀ ਬਿਨ ਸਤਗੁਰ ਕਨੇ ਨਾ ਪਾਇਆ ਬਿਨ ਸਤਗੁਰ ਕਨੇ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ ਸਤਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਤੁਮ ਹੈ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਗੁਰਮੁਖ ਪਿਆਰੇ ਆਏ ਮਿਲ ਮੈਂ ਚਰੀ ਵਿਚੂਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬਹਿਰਾ ਗਿਆ ਪਰ ਲੈ ਰਸ ਪਿੰਨੇ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਪਾਰੇ ਲਾਇਆ ਨਾਨਕ ਹਰ ਸਲੋਕ ਭਲਾ ਪਹਿਲਾ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਵਿੱਚ ਮੂਆ ਵਿੱਚ ਗਿਆ ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ ਹਾਂ ਵਿੱਚ ਖਟਿਆ ਹਾਂ ਵਿੱਚ ਗਿਆ ਹਾਂ ਵਿੱਚ ਸਚਿਆਰ ਕੂੜਿਆਰ ਹਾਂ ਵਿੱਚ ਨੂੰ ਵਿਚਾਰ ਹਾਂ ਵਿੱਚ ਨਰਕ ਸੁਰਗ ਦਾ ਹਾਂ ਵਿੱਚ ਸੇ ਹਾਂ ਵਿੱਚ ਰੋਵੇ ਹਾਂ ਵਿੱਚ ਭਰੀਏ ਹਾਂ ਵਿੱਚ ਹੋਵੇ ਹਾਂ ਵਿੱਚ ਜਾਤੀ ਜਿੰਸੀ ਕੋਵੇ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਲੋਕ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਆਇਆ ਹਉ ਮੈਂ ਕਰ ਕਰ ਜੰਤੂ ਪਾਇਆ ਹਉ ਮੈਂ 부ਜੈ ਤਾ ਦੁਰ ਸੁਜੈ ਗਿਆਨ ਵਿਹੂ ਹੁਣਾ ਕਤ ਕਤ ਨਾਲ ਨਾਨਕ ਵੀ ਲਿਖੀਏ ਲੇਖ ਜੇ ਹਾ ਵੇਖੇ ਤੇ ਹਾ ਵੇਖ ਵਾਲਾ ਦੂਜਾ ਹਮੇ ਹਾ ਜਾਤ ਹੈ ਹਮੇ ਕਰਮ ਹਉ ਹਮੇ ਬੰਦਨਾ ਫਿਰ ਜੋਨੀ ਪਾਏ ਹਉ ਮੈਂ ਕਿਥੋਂ ਉਪਜੈ ਕਿਤ ਸੰਜਮੇ ਜਾਏ ਹਉ ਮੈਂ ਇਹੋ ਹੁਕਮ ਹੈ ਭਇਆ ਕਿਰਥੀ ਰਾਏ ਹਉ ਮੈਂ ਦੀਰਗ ਰੋਗ ਹੈ ਦਾਰੂ ਭੀ ਸਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੜ ਸਿੱਧੀ ਸੰਤੋਖਮ ਜਿਨ ਸੱਚੋ ਸਚ ਤੇ ਨੀ ਨਿਮੰਦਿਰ ਤੇ ਨ ਰਖਿਓ ਕਰ ਸੁਕ੍ਰਿਤ ਕਰਮ ਕਮਾਇਆ ਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਲਗਵਾ ਨਿਤ ਦੇਵ ਹੈ ਕਰੇ ਸਵਾਇਆ ਵਡਿਆਈ ਵੱਡਾ ਪਾਇਆ ਸੇਤ ਜਿਸ ਤੋਂ ਕ੍ਰਿਸ਼ਨ ਜਿਸ ਤੋਂ ਸਤਿ ਆਇਆ ਉਹਨੇ ਮਨ ਦੇ ਪੈਰ ਰੱਖਣ ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਰਦੇ ਵਹਿ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਪਿੰਨੀ ਦੇਹ ਅੰਮ੍ਰਿਤ ਗੁਰ ਕੇ ਰਾਮ ਰਾਜੇ ਜਿਨਨਾ ਗੁਰ ਬਾਣੀ ਮਨ ਭਾਇਆ ਅੰਮ੍ਰਿਤ ਛਕ ਛਕੇ ਗੁਰ ਤੁਠੇ ਹਰ ਪਾਇਆ ਝੂਠੇ ਤੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਕੇ ਸ਼ਲੋਕ ਮਹਲਾ ਪਹਿਲਾ ਪੁਰਖਾ ਬਿਰਖਾ ਤੀਰਥਾ ਟਟਾਵੇਗਾ ਖੇਤਾ ਦੀਪਾ ਲੋਆ ਖੰਡਾ ਵਰ ਪੰਡਾ ਅੰਡ ਜੇ ਚੁਤਰਾ ਚਾਨੀ ਸਿੱਧਿਆ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੁ ਪਾਏ ਕੇ ਸਵਨ ਸਬਨਾ ਜਿਲ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸ ਤਿਸ ਤਿਸ ਨਿਬਾਣਾ ਭਗ ਨਾਨਕ ਸੱਚੇ ਨਾਮ ਬਿਲ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ ਲਖ ਨਿਕੀਆਂ ਚੰਗਿਆਈਆਂ ਲਖ ਪੁੰਨਾ ਪ੍ਰਵਾਨ ਲਖ ਤਪ ਉਪਰ ਤੀਰਥਾ ਸਹਿਜੋਗ ਬਿਬਾਨ ਲਖ ਸੂਰਤਨ ਸੰਗਰਾਮ ਰਣ ਵਿੱਚ ਛੁਪੇ ਪ੍ਰਾਣ ਲਖ ਸੁਰਤੀ ਲਾ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਹੋਇਆ ਉਲ ਜਾ ਨਾਨਕ ਮਤੀ ਮਿਥਿਆ ਕਰਮ ਸਚਾ ਨੇ ਸੰਤੋੜ ਤੋੜ ਸੱਚਾ ਸਾਹਿਬ ਏਕ ਸੱਚੋ ਸੱਚ ਵਰਤਾਇਆ ਜਿਸ ਦੇ ਬਿਦਿਸ ਬਿਨ ਸੱਚ ਤਾਤਨੀ ਸੱਚ ਪ੍ਰਮਾਇਆ ਸਤਿਗੁਰੂ ਨੇ ਸੱਚ ਪਾਇਆ ਜਿਨ ਕਹਿਦੇ ਸੱਚ ਵਸਾਇਆ ਮੁਖ ਸੱਚ ਦਾ ਜਾਣਨੀ ਮਨ ਮੁਖੀ ਜਨਮ ਲਗਾਇਆ ਵਿੱਚ ਦੁਨੀਆ ਕਾਹਿਆ ਕਾਹੇ ਆਇਆ ਕਾਹੇ ਆਇਆ ਪੌੜੀ ਸੱਚਾ ਸਾਵੇ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਿਨੀ ਸੱਚ ਕਮਾਇਆ ਸਤ ਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਰਹਿ ਗਈ ਮਤ ਦਿਨ ਵੇਜਾ ਜਾ ਨੂੰ ਗਈ ਮਤ ਦਿਨ ਵੇਜਾ ਪਵਨ ਗਏ ਬਗ ਤੇਰਾ ਬਦਲੇ ਤੇ ਆਏ ਬਾਬਰ ਗਏ ਬਦਲੇ हर हर कम बरसी ਬੈਠਿਆ ਬਗੜ ਗਏ ਬਗੜ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੜੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਯਾਰ ਜਾ ਪੜੀਏ ਜੇਤੇ ਸਾ ਨਾ ਨਿਕਲੇ ਕੀ ਗਲ ਔਰ ਹਉਮੈ ਚਖਨਾ ਚਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤੱਕੜਿਆ ਬਹੁਤ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸ਼ੋਗ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੈ ਹਨਸ ਕਰੇ ਮੋਨ ਜੁਗਤਾ ਕਿਉ ਜਾਗੇ ਗੁਰਬਿਨ ਸੂਤਾ ਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲਖਾ ਖਾਇ ਸ੍ਰਿਸ਼ਾਈ ਪਾਏ ਮੂਰਤ ਸੰਦੇ ਪਤ ਗਵਾਏ ਬਿਨ ਨਾਨਕ ਕਿਛਤਾਏ ਨਾ ਪਾਈ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣ ਸਤਗੁਰ ਪਹਿਟੇ ਸੋ ਸੁਖ ਪਾਏ ਹਰ ਕਣਾ ਮਨ ਵਸਾ ਨਾਨਕ ਨਦਰ ਕੇ ਸੋ ਪਾਏ ਆ ਸੰਦੇਸੇ ਦੇਨੇ ਕੇਵਲ ਓ ਮੈਂ ਸ਼ਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਮਬਾਰੇ ਦਰ ਟੋਨਾ ਰਹਿਣੀ ਤਾਉ ਦੇ ਕੁਮਲ ਗੁਜਰੇ ਆਪਣਾ ਅਣ ਹੁੰਦਾ ਆਪ ਘੜਾਏ ਦੇ ਹੋ ਢਾਡੀ ਕਲੀ ਚ ਜਾ ਹੋਰ ਤਮ ਜਾਤ ਸਦਾਏ ਦੇ ਦਿਲ ਮੰਗਾ ਜੇ ਤੁਝ ਤੇ ਆਂਦੇ ਤੁਝ ਤੇ ਆਂਦੇ ਤੇਰੇ ਮਨ ਭਾਵ ਦੇ ਦਰਸੋ ਹੁਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੀ ਤਾਉਂਦੇ ਇੱਕ ਮੂਲ ਨਾ ਬੁਝਨੇ ਆਪਣਾ ਅਣ ਹੁੰਦਾ ਆਪ ਗਣਾਏ ਦੇ ਹਉ ਢਾਡੀ ਕਾ ਨੀਤ ਜਾਤ ਹੋ ਉਤਮ ਜਾਤ ਸਦਾਈ ਦੇ ਤਿਨ ਮੰਗਾ ਜੇ ਤੁਝੇ ਧਿਆਇਂ ਦੇ ਤਿਨ ਮੰਗਾ ਜੇ ਤੁਝੇ ਧਿਆਇਂ ਦੇ ਸੱਚ ਸ਼ਾਹ ਹਮਾਰਾ ਤੂੰ ਧਨੀ ਸਭ ਜਗਤ ਵਣਜਾਰਾ ਰਾਮ ਰਾਜੇ ਸਭ ਪਾਂਡੇ ਉਦੈ ਸਾਜਿਆ ਵਿੱਚ ਬਸਤ ਹਰ ਥਾਰਾ ਜੋ ਭਵੇ ਪਾਂਡੇ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਚੰਨਾ ਰੂਪੇ ਕੋ ਹਰ ਬਖਸ਼ਿਆ ਹਰ ਭਗਤ ਪੜਾਵਾ ਆ ਸ਼ਲੋਕ ਭੱਲਾ ਪਹਿਲਾ ਤੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਤੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਹਾਰ ਕੂੜ ਕਾਇਆ ਕੂੜ ਕਪੜ ਕੂੜ ਪਾ ਕੂੜ ਮੀਆਂ ਕੂੜ ਬੀਪੀ ਖਪ ਹੋਏ ਖਾ ਕੂੜ ਕੂੜੇ ਨੇ ਹੋ ਲੱਗਾ ਬਿਸਰਿਆ ਕਰਤਾਰ ਕਿਸ ਨਾਲ ਕੀ ਚਾਹ ਦੋਸਤੀ ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਖਿਓ ਤੂੰ ਡੋਬੇ ਪੂਰ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਏ ਜੇ ਜਰ ਦੇ ਸੱਚਾ ਹੋਏ ਕੂੜ ਰਹੇ ਤਰੇ ਤੰਕਰੇ ਹਛਾ ਤੋਏ ਸੱਚ ਤਾਂ ਵਰ ਜਾਣੀਏ ਜਾਂ ਸੱਚ ਧਰੇ ਪਿਆ ਨਾਉ ਸੁਣ ਰਹਸੀਏ ਤਾਂ ਪਾਏ ਮੋਖਤਵਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ ਦਇਆ ਜਣੇ ਦੀ ਕੀ ਕਿਛ ਪੁੰਦਾ ਕਰੇ ਸੱਚ ਦਾ ਪਰ ਜਾਣੀ ਜਾ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸੱਚ ਸਬਨਾ ਹੋਏ ਦਾਰੂ ਪਾਪ ਕੱਢੇ ਥੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਤੋ ਵਿਦਾਨ ਹੁੰਦਾ ਤਰੀਖਾ ਜੇ ਮਿਲਦਾ ਮਸਤ ਪਿਲਾਈਏ ਪੂਰਾ ਲਾਲ ਛੱਡੀਏ ਹੋਏ ਮਨ ਹਲਾਲ ਤੇ ਆਈਏ ਮਤਵੇ ਪਾਈਏ ਜੀਵੇ ਹੋਈ ਕਾਰ ਤੁਮਾਈ ਜੋਰ ਕੋ ਲਿਖਿਆ ਤਾ ਤੂੜ ਤੇ ਨਾ ਦੀ ਪਾਈਏ ਮਤ ਥੋੜੀ ਸੇਵ ਬਵਾਈਏ ਸੇਵ ਬਵਾਈਏ ਸੇਵ ਬਵਾਈਏ ਪੌੜੀ ਗਾਨ ਮਹੀਨਾ ਤਲਿਕਾ ਅਗੇ ਮਿਲੇ ਤਮਸਤਕ ਲਾਈਐ ਕੂੜਾ ਲਾਲ ਛੱਡੀਏ ਹੋਏ ਇਕ ਮਨ ਅਲਗ ਤੇ ਆਈਐ ਫਲਤੇ ਵੇ ਹੋ ਪਾਈਏ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੋੜ ਤਿਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ हम क्या गुण तेरे बिखरे स्वामी तू अपर अपारो राम राजे अपर अपारो राम राजे हर नाम सदा दिन रात बिहास पधारो बिहास पधारो हम मूर्ख किछु न जाना हम मूर्ख किछु न जाना किव ਪਨਿਹਾਰੋ ਹਰ ਦਾਸ ਪਨਿਹਾਰੋ ਸ਼ਲੋਕ ਮਹਲਾ ਪਹਿਲਾ ਸਚਕਾਲ ਕੂੜ ਵਰਤਿਆ ਕਲ ਕਾਲ ਕਵੇਤਾਰ ਬੀਜੋ ਬੀਜ ਪਤ ਲੈ ਗਏ ਆਪ ਕੋ ਗਵੇਦਾ ਜੇ ਕੋਹੇ ਤਾ ਗੁਹਰ ਰਤੀ ਹੋਏ ਨਾਨਕ ਪਾਇ ਬਾਰਾ ਕੋਰੇ ਰੰਗ ਨਾ ਸੋਏ ਪੈਰ ਉੱਚ ਕਿਉਂ ਚੜਾਈਐ ਸ਼ਰਮ ਪਾਹੋ ਤਨ ਹੋ ਨਾਨਕ ਫਤੀ ਜੈਰ ਪੈ ਥੋੜੇ ਸੋਇ ਨਾ ਕੋਈ ਮਹਲਾ ਪਹਿਲਾ ਰੱਬ ਪਾਪ ਦੋ ਰਾਜਾ ਮਹਿਤਾ ਕੂੜ ਹੋਆ ਸਦਾ ਕਾਮ ਨੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਹੋਣੀ ਭਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ કૃષ્ણ પૂછે ਕੁਕੇ ਵਾਦਾ ગાવે ਚੋਦਾ ਹਕਾ વિચાર ਮੂਰਖ ਪੰਡਤ ਹਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਕ ਦੁਆਰ ਜਤੀਸ ਨਾਵੇ ਦੁਖ ਨਾ ਜਾਣੇ ਛੱਡ ਬਹਿ ਘਰਬਾਰ ਸਭ ਕੋ ਪੂਰਾ ਆਪੇ ਹੋਵੇ ਕਟਨਾ ਕੋਈ ਅੱਖ ਪਤ ਪ੍ਰਵਾਣਾ ਪਿੱਛੇ ਪਾਈਏ ਤਾਦਾਨ ਕੂ ਟੋਲਿਆ ਜਾਪੇ ਮਹਲਾ ਪਹਿਲਾ ਵਾਦੀ ਸਵਜਕ ਨਾਨਕਾ ਸੱਚਾ ਕਿਸ ਹੋਏ ਸਭਨੀ ਚਾਲ ਮਾਰੀਆਂ ਕਰਤਾ ਕਰੇ ਸੋ ਹੋਏ ਅਕੇ ਜ਼ਾਤ ਨਾਲ ਪਤ ਪਵੇ ਚੰਗੇ ਸਈ ਕੇ ਪੌੜੀ ਕਰਮ ਬਿਨਾ ਕੋ ਤੁਜ ਪਾਇਆ ਤਾਂ ਤੇ ਖਸਮ ਧਿਆਇਆ ਇਹ ਨਾ ਜਗਤਾ ਕੇ ਵਸ ਕਿਛ ਨਾ ਹੀ ਤੁਧ ਵੇਖੀ ਜਗਤ ਉਪਾਇਆ ਇਕ ਨੂੰ ਤੂੰ ਮੇ ਲਹਿ ਕਾ ਪਹੁੰਚ ਖੋਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੂੰ ਆਪ ਬੁਝਾਇਆ ਸਹਿਜ ਹੀ ਸਚ ਸਮਾਇਆ ਸਹਿਜ ਹੀ ਸਚ ਸਮਾਇਆ ਜੋ ਭਾਵੈ ਤਿਉ ਰਾਖ ਲੈ ਹਮ ਸਰਬ ਪ੍ਰਭ ਆਏ ਰਾਮ ਰਾਜੇ ਹਮ ਤੁਮ ਬਿਗਾੜੇ ਦਿਨ ਰਾਤ ਹਰ ਰਾਜ ਰਖਾਏ ਹਮ ਬਾਰਕ ਤੂਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕੰਡਿਆ ਹਰ ਕੈ ਜਿਨ ਖਾਏ ਚਰਨਾਂ ਉਦਾਸ ਹਰ ਕਰਿਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖਰੋਗ ਭਇਆ ਜਾਂ ਸੁਖਤਾ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨ ਹੋਈ ਬਲਹਾਰੀ ਕੁਤ ਕੁਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ जात में जो जोत में जाता अकल कला भरपूर रहया तू सच्चा साहिब से सोलियो जिनकी तीसो पार पया कहो नाम करते किया बातना जो किश करना सो कर रहा महला दूजा जोग शब्दं ज्ञान शब्दं वेद शब्दं ब्रह्म है कपि शब्दं सूर शब्दं सूदर शब्दं प्राकृत है सर्व शब्दं एक शब्दं जे को जाने ते हो ਨਾਨਕ ਤਾਂ ਕਾ ਦਾਸ ਹੈ ਸੋਈ ਨਰਜਨ ਦੇਵ ਮਹੱਲਾ ਦੂਜਾ ਏ ਕ੍ਰਿਸ਼ਨ ਸਰਦੇਵਾ ਦੇ ਦਿਵਾਤ ਆਤਮਾ ਆਤਮਾ ਬਾਸ ਦੇਵ ਜੇ ਕੋ ਜਾਣੇ ਭਇਓ ਨਾਨਕ ਤਾਂ ਕਾ ਦਾਸ ਹੈ ਸੋਈ ਨਰਜਨ ਦਿਓ ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹਾ ਜਲ ਬਿਲਕੁਮ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਕੋਈ ਬਿਨ ਗਿਆਨ ਨਾ ਹੋਏ ਕੋਈ ਪੜਿਆ ਹੋਵੇ ਗੁਨਾਹਗਾਰ ਤਾਰੋ ਮੀ ਸਾਧ ਨਾ ਮਾਰੀਏ ਜਿਹਾ ਕਲ ਕਲਣਾ ਤੇਰੇ ਹੋ ਵਿਚਾਰੀਐ ਐਸੀ ਕਲਾ ਨ ਖੇਡੀਐ ਜਿੱਤ ਦਰ ਗਏ ਗਿਆ ਹਾਰੀਏ ਪੜਿਆ ਤੇ ਹੋਈਐ ਵਿਚਾਰ ਅਗੇ ਵਿਚਾਰੀਐ ਚੱਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ ਪੌੜੀ ਪੜਿਆ ਹੋਵੇ ਗੁਨਾਹਗਾਰ ਤੋਂ ਹਮੀ ਸਾਧ ਨਾ ਮਾਰੀਏ ਜੇ ਹਾਂ ਕਾਲੇ ਕਾਲਰ ਤੇ ਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਤੇ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ ਚਲੇ ਸੋ ਅੱਗੇ ਮਾਰੀਐ ਮਨ ਚੈ ਮਨ ਚੈ ਹਰ ਮਿਲਨ ਕੋ ਕਿਉ ਦਰਸ਼ਨ ਪਾਇਆ ਮਨ ਲੋ ਚੈ ਮਨ ਲੋ ਚੈ ਹਰ ਮਿਲਨ ਕੋ ਕਿਉ ਦਰਸ਼ਨ ਪਾਇਆ ਮੈਂ ਲਖ ਵਿੜਨ ਤੇ ਸਾਹਿਬਾ ਮੈਂ ਲਖ ਵਿੜਨ ਤੇ ਸਾਹਿਬਾ ਜੇ ਬਿੰਦ ਬੁਲਾਇਆ ਜੇ ਬਿੰਦ ਬੁਲਾਇਆ ਮਨ ਲੋਚੈ ਮਨ ਲੋਚੈ ਹਰ ਦਿਨ ਕੋ ਦਰਸ਼ਨ ਪਾਇਆ ਮਨ ਲੋ ਚੈਨ ਮਨ ਲੋ ਚੈਨ ਹਰ ਮਿਲਨ ਕੋ ਦਰਸ਼ਨ ਪਾਇਆ ਮੈਂ ਚਾਹ ਤੇ ਵਡਨਾ ਸਾਇਆ ਮੈਂ ਚਾਲੇ ਗੁਨਾ ਪਾਲਿਆ ਦੁੱਧ ਜੇ ਵਡਨਾ ਸਾਇਆ ਮੈਂ ਦਸਿ ਹੋ ਮਾਰਗ ਸੰਤੋ ਕਿਉਂ ਪ੍ਰਭੂ ਲਾਇਆ ਮੈਂ ਦੱਸ ਹੋ ਮੈਂ ਦੱਸੇ ਹੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਇਆ ਲੋਚੈ ਮਨ ਲੋਚੈ ਹਰ ਮਿਲਨ ਕੋ ਜੋ ਦਰਸ਼ਨ ਪਾਇਆ ਮਨ ਲੋਚੈ ਮਨ ਲੋਚੈ ਹਰ ਮਿਲਨ ਕੋ ਜੋ ਦਰਸ਼ਨ ਪਾਇਆ ਮਨ ਅਰਥੋ ਹੋ ਮੈਂ ਤਜੋ ਇਤ ਪੰਥ ਜੁਲਾਇਆ ਮਨ ਅਰਥੋ ਹੋ ਮੈਂ ਤਜੋ ਇਤ ਪੰਥ ਜੁਲਾਇਆ ਸਾਹਿਬ ਆਪਣਾ ਸੰਗ ਮਿਲਾਇਆ ਨਿਤ ਸੇਵਿਓ ਸਾਹਿਬ ਆਪਣਾ ਸਤ ਸੰਗ ਮਿਲਾਇਆ ਸਤ ਸੰਗ ਮਿਲਾਇਆ ਸਤ ਸੰਗ ਮਿਲਾਇਆ ਮਨ ਰੋਚੈ ਮਨ ਰੋਚੈ ਹਰ ਬਿਰਨ ਕੋ ਤੋ ਦਰਸ਼ਨ ਪਾਇਆ ਮਨ ਰੋਚੈ ਮਨ ਰੋਚੈ ਹਰ ਬਿਰਨ ਕੋ ਦਰਸ਼ਨ ਪਾਇਆ ਮੈਂ ਲਖ ਬਿੜਤੇ ਸਾਹਿਬਾ ਲੰਗਰਤੇ ਸਾਹਿਬਾ ਜੇ ਬਿੰਦ ਬੁਲਾਇਆ ਜੇ ਬਿੰਦ ਬੁਲਾਇਆ ਮਨ ਲੋਚੈ ਮਨ ਲੋਚੈ ਹਰ ਮਿਲਨ ਕੋ ਦਰਸ਼ਨ ਪਾਇਆ ਮਨ ਲੋਚੈ ਮਨ ਲੋਚੈ ਹਰ ਮਿਲਨ ਕੋ ਦਰਸ਼ਨ ਪਾਇਆ ਸਭ सुबह ਆਸਾਂ ਪੂਰੀਆਂ ਗੁਰ ਮਹਿਲ ਬੁਲਾਇਆ ਸਭੇ ਆਸਾ ਪੂਰੀਆਂ ਗੁਰ ਮਹਿਲ ਬੁਲਾਇਆ ਸਭੇ ਆਸਾ ਪੂਰੀਆਂ ਜਾਈ ਮੇਰੇ ਮਿੱਤਰ ਕੁਸਾਨਿਆ ਦਰਸ਼ਨ ਪਾਇਆ ਕਿਉਂ ਦਰਸ਼ਨ ਪਾਇਆ ਕਿਉਂ ਦਰਸ਼ਨ ਪਾਇਆ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਈਏ ਸ੍ਰੀ ਸਵਈਏ ਮਹੱਲੇ ਚੌਥੇ ਕੇ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਨਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇਓ ਅਬ ਨਾਸੀ ਅਵਗਤ ਧਿਆਇਓ ਤਿਸ ਭੇਟੇ ਦਾਰਦ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋਂ ਗੁਣ ਬਿਮਲ ਸੋ ਜਾਣ ਜਨ ਕੇਰੇ ਅਮੇ ਨਾਮ ਜਾ ਕੋ ਫੁਰਿਆ ਇਨ ਸਤਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਰੰਜਨ ਉਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸੰਤ ਸਰੇ ਕਾਵ ਕਾਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਰ ਭਰੇ ਛੋਟਤ ਪਰਵਾ ਅਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਾਧ ਭਰਿਆ ਤੇ ਪੀਵੇ ਸੰਤ ਕਰੈ ਮਨ ਮਜਨ ਪੁੱਬ ਜਿਨੋ ਸੇਵਾ ਕਰਿਆ ਤਿਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਤਰ ਧਰੇ ਕਾਲ ਕਾਲ ਠਕੁਰ ਦਾਸ ਤਨੇ ਗੁਰ ਰਾਮਦਾਸ ਸਾਰ ਆਪਰ ਭਰੇ ਕਾਲ ਕਾਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਪਾਰ ਭਰੇ ਸਤ ਗੁਰ ਮਤ ਗੋੜ ਬਿਮਲ ਸਤ ਸੰਗਤ ਆਤਮ ਰੰਗ ਚਲੋਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਅਭੈ ਨਰੰਜਨ ਕਰੈ ਲਹਾ ਸਤਗੁਰ ਦਿਆਲ ਹਰ ਨਾਮ ਦਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਾਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰਿਆ ਭਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਪੰਡਾਰ ਭਰੇ ਮੇਟਿਆ ਜਨਮਾ ਮਰਨ ਕੋ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਾਲ ਠਾਕੁਰ ਹਰਦਾਸ ਨੇ ਗੁਰ ਰਾਮਦਾਸ ਸਾਰਿਆ ਭਰ ਭਰੇ ਆ ਭਰ ਭਰੇ ਪਾਇਓ ਅਪਾਰ ਹਿਰਦਿ ਅੰਤਰ ਧਾਰਿਓ ਦੁਖ ਪੰਜਨ ਆਤਮ ਪਰਬੋਧ ਮਨ ਤਤ ਵਿਚਾਰਿਓ ਸਰਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੈ ਸਤਗੁਰ ਕੇ ਪ੍ਰਸਾਦ ਸਹਿਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਾਲ ਉਚਰੈ ਤੈ ਅਟਲ ਅਮਰ ਪਰ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤੀ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ ਪਾਇਓ ਦਿੰਤ ਹਰ ਮਗਨ ਹਟੈ ਸੰਜਮ ਸਾ ਸੰਤੋਖ ਸੀਲ ਸਨਾਹ ਮ ਹਟੈ ਸਤਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਾਲੀ ਉਚਰੈ ਤੈ ਆਪ ਹੈ ਅਮਰ ਪਰ ਪਾਇਓ ਜਗ ਜਿਤੋ ਸਤਗੁਰ ਪਰਮਾਨ ਮਨ ਏਕ ਧਿਆਇਓ ਧਨ ਧਨ ਸਤਗੁਰ ਅਮਰਦਾਸ ਜਿਨ ਨਾਮ ਦੜਾਇਓ ਨਵ ਨਿਦ ਨਾਮ ਨਿਦਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦ ਲੈ ਭਗਤ ਜਿਤ ਲਗ ਤਰੇ ਸੋ ਗੁਰੂ ਨਾਮ ਦਿੜਾਇਓ ਗੁਰੂ ਰਾਮਦਾਸ ਕਲ ਉਚਰੇ ਤੈ ਹਰ ਪ੍ਰੇਮ ਪਦਾਰਥ ਪਾਇਓ ਆਦਲੇ ਭਗਤ ਜਿਤ ਲਗ ਤਰੇ ਸੋ ਗੁਰੂ ਨਾਮ ਦਿੜਾਇਓ ਗੁਰੂ ਰਾਮਦਾਸ ਕਲ ਉਚਰੇ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹ ਪ੍ਰੀਤ ਪੋਬਲੀ ਨਾ ਹਟਾ ਸਤਗੁਰ ਸ਼ਬਦ ਅਥਾ ਅਮੈ ਤਾਰਾ ਰਸ ਗੁਟ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਯੁਨੇ ਸੰਭਵਯੋ ਜਗਤ ਗੁਰ ਬਚਨ ਤਰਾਇਓ ਅਬਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ ਅਬਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਦਾਰਨ ਪਾਇਓ ਜਗਤ ਉਧਾਰਨ ਨਵ ਨਿਦਾਨ ਭਗਤੈ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸ ਵਿਖੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਤਨ ਦੇ ਜਨ ਬੜ ਭਾਗੇ ਤੇ ਮੁਕਤੇ ਭੈ ਸਤਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿ ਸ਼ਾਵਾਨ ਸੰਤੋਖ ਸਰਾਏ ਚੋ ਸਦਾ ਸੀਸ ਨਾ ਸੋਹਾ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋਹਾ ਅਜੋਨਿਓ ਪਾਲਾ ਮਾਲ ਸਤਿਗੁਰੂ ਸੰਗ ਨਿਵਾਸ ਗੁਰ ਰਾਮਦਾਸ ਕਾ ਲੁਚੜਾ ਤੋ ਸਹਿਜ ਸਰੋਵਰ ਬਾ ਗੁਰ ਜਿਨ ਕੋ ਸੋ ਪਰਸਨ ਨਾਮ ਘਰ ਦੇ ਨਿਵਾਸ ਜਿਨ ਕੋ ਗੁਰ ਸੋ ਪਰਸਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕੋ ਸੋ ਪਰਸਨ ਮਾਨ ਮਾਨ ਨਿਵਾਰੈ ਜਿਨ ਕੋ ਗੁਰ ਸੋ ਪਰਸਨ ਸ਼ਬਦ ਲਗ ਜਲ ਤਾਰਾ ਪਰਚੋ ਪਰਮਾਨ ਗੁਰ ਪਾਇਓ ਤਿੰਨ ਸਕ ਹੱਥੋ ਜਨਮ ਜਗ ਸ੍ਰੀ ਗੁਰੂ ਸ਼ਰਨ ਪਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤ ਗੁਰ ਖੇ ਤਾਣਿਆ ਜੁਗ ਜੂਥ ਸਮਾਣੇ ਅਨ ਭਉ ਨੇਜਾ ਨਾਮ ਟੇਕ ਜਿਤ ਭਗਤ ਆਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਹੁਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਪਰਿਆ ਅਕਤ ਕਤਾ ਅਮਰਾਪੁਰੀ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਵੈ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਉ ਤਾਰਨ ਤਨ ਖਿਨ ਮਾਤਰ ਜਾ ਕੋ ਦ੍ਰਿਸ਼ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਵੇ ਜੀਉ ਜੀਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਤਾਵੈ ਪਲਕ ਨਾ ਸੋਵੇ ਜੀਉ ਜਾਂ ਕੋ ਦੇਖਤ ਦ੍ਰਿਦਰ ਜਾਵੇ ਨਾਮ ਸੋ ਨਿਦਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜਿਉ ਸਤ ਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜਿਉ ਧਰਮ ਕਰਮ ਪੂਰੇ ਗੁਰ ਪਾਈ ਹੈ ਜਾ ਕੀ ਸੇਵਾ ਸਿਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਦਿਵਦਾਈ ਹੈ ਫੁਨ ਜਾਣੇ ਕੋ ਤੇਰਾ ਅਪਾਰ ਨਿਰਪੋ ਨਿਰੰਕਾਰ ਅਕਥ ਕਤਨ ਹਾਰ ਤੁਝੇ 부ਜਾਈ ਹੈ ਪਰਮ ਪੂਰੇ ਸੰਸਾਰ ਛੁੱਟੋ ਜੁਨੀ ਸੰਗਾਰ ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਨਿਸ ਜਪ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਨਾਦ ਤਰੂ ਪ੍ਰਹਿਲਾਦ ਸੁਦਾਮਾ ਬਬ ਭਗਤ ਹਰ ਕੇ ਜੋਗਣ ਅਮਰੀਕ ਜੈ ਦੇਵ ਤਰਲੋਚਨ ਨਾਮਾਵਰ ਕਬੀਰ ਬਣਉ ਤਿਨ ਕੋ ਅਵਤਾਰ ਪਿਓ ਕਲ ਪਿੰਤਰ ਜਾਸ ਜਗਤਰ ਪਰ ਛਾਇਓ ਸ੍ਰੀ ਗੁਰ ਰਾਮਦਾਸ ਲਾਗ ਮੈਂ ਤੈ ਹਰ ਪਰਮ ਪਦ ਪਾਇਓ ਹਉ ਬਲ ਬਲ ਜਾਉ ਸਤਗੁਰ ਸਾਚੇ ਨਾਮ ਪਰ ਕਵਣ ਉਪਮਾ ਦਿਓ ਕਵਣ ਸੇਵਾ ਸਰਿਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਨ ਅਨੰਤ ਦੂਜਾ ਨਾ ਮਾਨ ਨਾਮ ਸੋਇ ਅਪਾਰ ਸਾਰ ਦੀਨੋ ਗੁਰ ਰਿਦ ਧਰ ਨਲ ਕਵ ਪਾਰਸ ਪਰਸ ਕਚ ਕੰਚ ਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤਿ ਅਨਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜਿਹਾਉ ਬਲ ਬਲ ਜਾਉ ਸਤ ਗੁਰ ਸਾਚੇ ਨਾਮ ਪਰ ਹਮ ਆਵ ਗੁਣ ਪਰ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸੋ ਪ੍ਰੀਤ ਲਗਾ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾ ਸੋ ਕਹ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮੰਦੀ ਨੂਰ ਅਰਸੋਂ ਕੁਰਸੋਂ ਝਟੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਨਾਂ ਦਾ ਵਿਸਾਹ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਹੱਲਾ ਤੀਜਾ ਘਰ ਪਹਿਲਾ ਆਸ਼ਟਪਦੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਧ ਨਾ ਜਾਪੈ ਨਾਮ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾ ਰਸ ਮੀਠਾ ਬਿਨ ਚਾਖੈ ਸਾਧ ਨਾ ਜਾਪੈ ਕੌਡੀ ਬਦਲ ਜਨਮ ਮੰਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੇ ਤਾਂ ਏਕੋ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲਿਵ ਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਜ ਰਹਿਆ ਸਮਾਈ ਰਹਾਉ ਗੁਰਮੁਖ ਗਾਵੇ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਮਨ ਮੁਖ ਅੰਦਾ ਅੰਧ ਕਮਾਵੇ ਬੇਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬੇਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤ ਗੁਰ ਸੇਵੇ ਚੱਲ ਸਤ ਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਬਸਾਏ ਸੱਚੀ ਬਾਣੀ ਗੁਰਮੁਖ ਆਖੇ ਹਉ ਮੈਂ ਵਿਚੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸੱਚ ਰੰਗ ਰਾਤਾ ਗੁਰ ਕੈ ਸਹਜ ਸੁਭਾਏ ਮਨ ਮੁਖ ਸਾਧ ਹੀ ਕੂੜੋ ਬੋਲੇ ਬੇਖ ਬੀਜ ਬੇਖ ਖਾਏ ਜਮ ਕਾਲ ਬਾਧਾ ਤ੍ਰਿਸ਼ਨਾ ਦਾਦਾ ਬੈਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ 부ਝਾਏ ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰ ਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉ ਮੈਂ ਵਿੱਚ ਹੋ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਏ ਪਿਆਰੇ ਏਕ ਇੱਕੋ ਸੱਚਾ ਸਭ ਮਹਿ ਬਰਤੈ ਬਿਰਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨ ਹੁਕਮੋ ਵਰਤੈ ਗੁਰਮੁਖ ਆਪ ਪਛਾਣ ਨਾਮ ਧਿਆਏ ਤਾਂ ਸਤ ਗੁਰ ਪਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚ ਹੋ ਆਪ ਗਵਾਏ ਨਾਮ ਧਿਆਏ ਤਾਂ ਸਤ ਗੁਰ ਪਾਏ ਜੋ ਇਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚ ਹੋ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਆਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾ ਰਸ ਮੀਠਾ ਬਿਨ ਚਾਖੈ ਸਾਧ ਨਾ ਜਾਪੈ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਖਟਿਆ ਗੁਰ ਗਿਆਨ ਕਟ ਬਲਿਆ ਹਰ ਲਤਾ ਰਤ ਪਦਾਰਥੋ ਫਿਰ ਦੌੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਰੰਗ ਹਰ ਮਿਲਿਆ ਚੰਨ ਨਾਨਕ ਨਾਮ ਰਾਜਿਆ ਸ਼ਲੋਕ ਮੁੱਲਾ ਪਹਿਲਾ ਨਾਨਕ ਮੇ ਸਰੀਰ ਕਾ ਇੱਕ ਰਥ ਇੱਕ ਰਥਵਾ ਹੋ ਜੁਗ ਜੁਗ ਫਿਰ ਉਟਾਈ ਹੈ ਗਿਆਨ ਜੀ ਬੁਝੇ ਤਾਹੀ ਸਤਜੁਗ ਰਾ ਸੰਤੋਖਾ ਕਰਮ ਗਿਰਤਵਾ ਹੋ ਤ੍ਰਿਤ ਰਜ ਤੇ ਕਾ ਜੋਰ ਗਿਰਥਵਾ ਦਵਾਪੁਰ ਰਥ ਤਪੈ ਕਾ ਸਤ ਗਿਰਥਵਾ ਹੋ ਕਲ ਜੁਗ ਰਥ ਅਗਨ ਕਾ ਕੂੜ ਗਿਰਥਵਾ ਹੋ ਮਹਲਾ ਪਹਿਲਾ ਸ਼ਾਮ ਕਹੇ ਸਤੰਬਰ ਸੁਆਮੀ ਸੱਚ ਮੈਂ ਆਸ਼ਾ ਸਾਥ ਹੈ ਸਭ ਕੋ ਸੱਚ ਸਮਾਵੇ ਰਿਕ ਕਹਿ ਰਹਾ ਭਰਪੂਰ RAM ਨਾਮ ਦੇਵਾ ਮੈਂ ਸੂ ਨਾਏ ਲੈ ਪ੍ਰਸ਼ਚਾਰ ਨਾਨਕ ਤਉ ਮੁਖੰਤਰ ਪਾਇ ਜੁਜ ਮੈਂ ਜੋਧ ਛਲੀ ਚੰਦਰਾਵਲ ਕਾਮ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੇ ਰੰਖਿਆ ਕਲ ਮੈਂ ਬੇਤ ਅਥਰਬਨ ਹੁਆ ਨਉ ਖੁਦਾਈ ਲੋ ਕਹਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਨੀ ਅਮਲ ਕੀਆ ਚਾਰੇ ਮੇ ਧੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੜ ਸਬਦ ਬ੍ਰਿਤ ਹੋਵਾਰਿਆ ਤਿਤ ਮਿਲੇ ਖਸਮ ਸੰਭਾਲੇ ਅਜ ਕਰੂ ਕ੍ਰਿਸ਼ਨ ਅੰਜਲੀਆ ਕਿਹੜੀ ਨੇ ਤੇਰੀ ਜਗਤ ਨਿਹਾਲਿਆ ਖਸਮ ਛੋੜ ਦੁਜ ਲਗੇ ਡੁੱਬੇ ਸੇਵਨ ਜਾਰਿਆ ਸਤਿਗੁਰੂ ਹੈ ਬੋਏ ਥਾ ਗਿਰ ਲੈ ਕਿਨੇ ਵਿਚਾਰਿਆ ਕਾਰ ਕਿਰਪਾ ਪਾਰ ਤਾਰਿਆ ਪਾਰ ਤਾਰਿਆ ਪਾਰ ਤਾਰਿਆ ਕਰ ਬੇਸ ਗਿਆਨ ਅੰਜਨ ਦੀਆ ਕਿਰੀ ਰੇਤੀ ਜਗਤ ਨੇ ਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਇ ਥਾਗੁਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ ਨਕਟੀ ਕੋ ਥਨ ਗਨ ਬਾਡਾ ਡੂ नकटी को थन गन बाडाडू किले बुहे की काटी कू किले बुहे की काटी कू नकटी को थनगन बाडाडू नकटी को थनगन बाडाडू किने भवे की काटी तू किने भवे की काटी तू नकटी को थनगन बाडाडू नकटी को थनगन बाडाडू ਇਕਤ ਪਤਰ ਕਟ ਪੁਰ ਕੁਰਕਟ ਇਕਤ ਪਤਰ ਪਰ ਪਾਨੀ ਇਕਤ ਪਤਰ ਕਟ ਕੁਰ ਕੁਰਕਟ ਇਕਤ ਪਤਰ ਪਰ ਪਾਨੀ पास पास पंच जोगिया बैठे बीच नकट दे रानी किने भवे की काटी तू किने भवे की काटी तू नकटी को ठनगन बाडाडू नकटी को ठनगन बाडाडू किने भवे ਕੀ ਕਾਟੀ ਤੂੰ ਕਿਨੇ ਮਵੇ ਕਾਟੀ ਤੂੰ ਲਕਟੀ ਕੋ ਥਨ ਗਰਬਾ ਡਾਡੂ ਲਕਟੀ ਕੋ ਥਨ ਗਰਬਾ ਡਾਡੂ ਸਗਲ ਮਾਹੇ ਨਕਟੀ ਕਾਸਾ ਸਗਲ ਮਾਰਿਓ ਹੈਰੀ ਸਗਲਿਆਂ ਕੀ ਹੋ ਬਹਿਨ ਬਾਲ ਜੀ ਜਿਸ ਹੈ ਬਰੀ ਤਿਸ ਚੇਰੀ ਕਿਲੇ ਬਵੇਕੀ ਕਾਟੀ बबे की काटी को लकटी को धन गन बाडाडू लकटी को थन गन बाडाडू किने बेकी काटी तू किने बेकी काटी तू लकटी को थन गन बाडाडू लकड़ी को ਠਗਦਲ ਪਾਟਾੜੂ ਖਬਰੋ ਪਰਤਾ ਬਡੋ ਬਵੇਕ ਹਮਰੋ ਸੰਤ ਕਹਾਵੇ ਓ ਹਮਾਰੇ ਮਾਥੇ ਕਾਇਆ ਔਰ ਹਮਰੋ ਨਿਕਟ ਨਾ ਆਵੇ ਨਾ ਕੋ ਕਾਟੀ ਕਾਨੋ ਕਾਟੀ ਕਾਟ ਪੂ ਕਿਡਾਰੀ ਕਹਿ ਕਬੀਰ ਸੰਤਨ ਕੀ ਮਹਿਲ ਤੀਨ ਰੋਕ ਕੀ ਪਿਆਰੀ ਕਿਲੇ ਬਬੇ ਕੀ ਕਾਟੀ ਤੂੰ ਕਿਲੇ ਬਬੇ ਕੀ ਕਾਟੀ ਤੂੰ ਰਣਕਤੀ ਤੋ ਥਨ ਗਨ ਬਾੜਾ ਨੂੰ ਲਪਟੀ ਕੋ ਥਨ ਗਨ ਬਾੜਾ ਨੂੰ ਕਿਲੇ ਭਰੇ ਕਾਟੀ ਤੂੰ ਕਿਲੇ ਭਰੇ ਕਾਟੀ ਤੂੰ ਲਪਟੀ ਕੋ ਥਨ ਗਨ ਬਾੜਾ ਨੂੰ ਲਪਟੀ ਕੋ ਥਨ ਗਨ ਬਾੜਾ टीको थन गल बाडाडो ढक टीको थन गल बाडाडो राम कली भला तीजा ਦੇ ਕਿਉਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈ ਰਾਗ ਰਤਨ ਪਰਵਾਰ ਪਰਮ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਜ ਸਭ ਸਵਾਰਨਾ ਸਬਨਾਮ ਗਲਾ ਸਮਰਤ ਸੁਭਮ ਸੁਖ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਖਿਆ ਨਹੀਂ ਕਰਤੇ ਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਹੇ ਰੇ ਕਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਨਵਾਇਆ ਸ਼ਾਂਤ ਸੁਖਮਨ ਆਏ ਵਸੇ ਅਰਜਨ ਇੱਛਾ ਸਭ ਜਾਇਆ ਸਦਾ ਕੁਰਬਾਨ ਕੀਤਾ ਗੁਰ ਮਿਲੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਹਰ ਸੁਭਾਗੇ ਸ਼ਬਦ ਵਾਜੇ ਕਲਾਜ ਕਰਤਾਰੀਆ ਪੰਜ ਦੋ ਤੁਧ ਵਸ ਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਤ ਕਰ ਅਨਹਦ ਵਾਜੇ ਅਰਧ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਦਾ ਪਾਇਆ ਉਤਰੇ ਸਗਲ ਵੀ ਜ਼ਰੂਰੇ ਦੁਖ ਰੋਗ ਸੰਤਾਪ ਕਰੇ ਸੁਣੀ ਸੱਚੀ ਬਾਣ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣ ਸੁਣਦੇ ਪੁਨੀਤ ਕਹਤੇ ਪੁਰ ਸਤਗੁਰ ਰਹਾ ਪਤੂਰੇ ਬਨਵੰਤ ਨਾਲ ਗੁਰ ਚਰਨ ਵਾਗੇ ਵਾਜਿਆ ਹੱਥ ਤੂਰੇ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੋਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰ ਰਾਇ ਸ਼੍ਰੀ ਹਰ ਕ੍ਰਿਸ਼ਨ ਧਿਆਈ ਹੈ ਜੇ ਸਡਠ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਦਾਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾਤ ਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆ ਚੌਹਾ ਸਾਹਿਬ ਜਾਦਿਆ ਚਾਲੀਆਂ ਮੁਕਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ ਤੇਰਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸ ਸਵਸ ਨਾਲ ਨਿਵਾਏ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਆਏ ਗੁਰੂ ਬੋਲੋ ਜੀ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਆਏ ਗੁਰੂ ਬੋਲੋ ਜੇ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿਆਇਤ ਦੇਗ ਤੇਗ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਗਰੋ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਭਾਵੇਗ ਦਾਨ ਵਿਸਾਹ ਦਾਨ ਪ੍ਰੋਸਾ ਦਾਨ ਧਨ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੋਗ ਜੋਗਿਆ ਟਲ ਧਰਮ ਕਾ ਜਕਾਰ ਬੋਲੋ ਜੀ ਆਹੇ ਗਰੋ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਗੁਰਧਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਆ ਜਿੰਨਾ ਜਿੰਨਾ ਗੁਰਮੁਖ ਪ੍ਰੇਮੀਆਂ ਵੱਲਾ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਤੇਰਾ ਦੀ ਅਰਦਾਸ ਸਮੂਹ ਸੰਗਤ ਅਤ ਟਹਿਲਿਆਂ ਦੀ ਅਰਦਾਸ ਸਾਧ ਗੁਰੂ ਜੀਓ ਸਰਬਤ ਸਾਧ ਸੰਗਤ ਨੂੰ ਆਪਣੇ ਧਰੋ ਕਰੋ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਐ ਸਹਰ ਨਾਮ ਕਚੇਤਿਓ ਸੇ ਕਾਹੀ ਜਗ ਆਏ ਰਾਮ ਰਾਜੀ ਇਹ ਮਾਨਸ ਜਨਮ ਦੁਲੰਗ ਹੈ ਨਾਮ ਨਾ ਬਿਰਤਾ ਸਭ ਜਾਏ ਹੁਣ ਮਤੇ ਹਰ ਨਾਮ ਰਾਮ ਅੱਗੇ ਭੁੱਖਾ ਕਿਆ ਖਾਏ ਮਨ ਭੁੱਖਾ ਮਰੋ ਫਿਰ ਜਨਮ ਹੈ ਨਾਮ ਕਰਾਏ ਸ਼ਲੋਕ ਮਹਲਾ ਪਹਿਲਾ ਸਿਮਰ ਰੁਖਸਰਾਏ ਰਾਤ ਦੀਰਘ ਅਤ ਮੁੱਚ ਓਏ ਜਿਆਵੇ ਆਸ ਕਰ ਜਾਇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾਵੇ ਪਤ ਮਿੱਠਤ ਲਈ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਹਰ ਤਰਾਜੂ ਤੋਲੀਏ ਨਿਵੇਂ ਸਗੋਰਾ ਹੋਏ ਅਪਰਾਧੀ ਦੁਨਾ ਨਿਵੇਂ ਜੋ ਹੰਤਾ ਮਿਲ ਗਾਏ ਸੀਸ ਨਿਵਾਈਏ ਕਿਆ ਥੀਏ ਜਾਰ ਦੇ ਕਸਦੇ ਜਾਏ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜ ਸਬਦ ਸਮਾਧਨ ਮੁਖ ਝੂਟ ਪੇ ਭੂਖਣ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਏ ਤੋਤੀ ਬਸਤਰਕ ਪਾਟੰ ਜੇ ਜਾਨ ਭਰਮੰ ਕਰਮ ਸਭ ਫੋਕ ਨਿਚੋ ਕਰਮ ਕਹੋ ਨਾਨਕ ਨਿਚੋ ਤਿਹਾਵੇ ਬਿਨ ਸਤਗੁਰ ਬਾਟ ਨ ਪੜ ਕੋੜ ਕਪੜ ਸੁਹਾਵਣਾ ਛੜ ਦੁਨੀਆ ਅੰਦਰ ਜਲਵਾ ਮਨ ਜਗ ਆਪਣਾ ਆਪੇ ਹੀ ਕੀਤਾ ਪਰਮਾਤਮਾ ਪਾਵਦੇ ਰਾਹੇ ਵੀਰੇ ਅੱਗੇ ਜਾਉਣਾ ਲੰਗਾ ਦੁਜ ਚੱਲਿਆ ਤਾਂ ਦਿਸੇ ਖਰਾ ਡਰਾਉਣਾ ਕਰ ਉਮਰ ਪਛੋਤਾਵਣਾ ਪਛੋਤਾਵਣਾ ਪਛੋਤਾਵਣਾ ਪੌੜੀ ਕਪੜੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹੇ ਪੀੜੇ ਅਗੇ ਜਾਵਣਾ ਨੰਗਾ ਦੋ ਚੱਕਾ ਲਿਆ ਤਦ ਸੇ ਖੜਾ ਡਰਾਵਣਾ ਕਰ ਪਛੋ ਤਾਵਣਾ ਕਰ ਔਗਣ ਤਾਵਣਾ Oh. ਬਸੰਤ ਚੜਿਆ ਭੂਲੀ ਬਾਣ ਰਾਏ ਬਸੰਤ ਚੜਿਆ ਭੂਲੀ ਬਾਣ ਰਾਏ ਬਸੰਤ ਚੜਿਆ ਭੂਲੀ ਬਾਣ ਰਾਏ ਬਸੰਤ ਚੜਿਆ ਫੂਲੀ ਬਾਣ ਚਿਤਲਾਏ ਜਨ ਫੁਲੇ ਹਰ ਚਿਤਲਾਏ ਇਹ ਜੀ ਚੰਦ ਫੁਲੇ ਹਰ ਲਾਏ ਬਸੰਤ ਚੜਿਆ ਫੁਲੀ ਬਨ ਰਾਏ ਬਸੰਤ ਚੜਿਆ ਫੁਲੀ ਬਨ ਨਾਮ ਜਪੈ ਦਿਨ ਰਾਤੀ ਹਰ ਹਰ ਨਾਮ ਜਪੈ ਆਇਆ ਬੋਲੀ ਬਾਰ ਰਾਏ ਬਸੰਤ ਚੜਿਆ ਬੋਲੀ ਬਨ ਸਤਗੁਰ ਬਾਣੀ ਸ਼ਬਦ ਸੁਣਾਏ ਸਤਗੁਰ ਬਾਣੀ ਸ਼ਬਦ ਸੁਣਾਏ ਸਤਿਗੁਰ ਪਾਣੀ ਸ਼ਬਦ ਸੁਣਾਏ ਏ ਜਗ ਹਰਿਆ ਇਹ ਜਗ ਹਰਿਆ ਸਤਿਗੁਰ ਬਾਣੀ ਬਸੰਤ ਚੜਿਆ ਮੁਦੀ ਬਨ ਰਾਏ ਬਸੰਤ ਚੜਿਆ ਮੁਦੀ ਬਨ ਰਾਏ ਏ ਜੀ ਜੰਤ ਫੂਲੇ ਹਰ ਚਿਤ ਲਾਏ ਏ ਜੀ ਜੰਤ ਫੂਲੇ ਹਰ ਚਿਤ ਲਾਏ ਚੜਿਆ ਬੂਲੀਵਨ ਰਾਏ ਬਸੰਤ ਚੜਿਆ ਬੂਲੀਵਨ ਰਾਏ ਫਲ ਫੂਲ ਲਾਗੇ ਜਾ ਪਿਲਾ ਆਪ ਲਾਏ ਮੂਲ ਲੋਗ ਦੇਤਾ ਸਤਗੁਰ ਭਾਏ ਮੂਲ ਲੋਗ ਦੇਤਾ ਸਤਗੁਰ ਭਾਏ ਆਪ ਬਸੰਤ ਜਗਤ ਸਭ ਵਾਰੀ ਆਪ ਬਸੰਤ ਜਗਤ ਸਭ ਬਾੜੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਨਾਨਕ ਪੂਰੇ ਭਾਗ ਭਗਤ ਨਿਰਾਲੀ ਬਸੰਤ ਚੜਿਆ ਮੂਲੀ ਬਨ ਰਾਏ ਬਸੰਤ ਚੜਿਆ ਸੰਤ ਚੜਿਆ ਬੁਲੀ ਬਨ ਰਾਏ ਬਸੰਤ ਚੜਿਆ ਬੁਲੀ ਬਨ ਰਾਏ ਬਸੰਤ ਚੜਿਆ ਬੁਲੀ ਬਨ ਰਾਏ ਬਸੰਤ ਚੜਿਆ ਬੁਲੀ ਹਰ ਚਿਤ ਲਾਏ ਜੰਗ ਭੂਲੇ ਏ ਜੀ ਜੰਗ ਭੂਲੇ ਹਰ ਚਿਤ ਲਾਏ ਹਸਤ ਚੜਿਆ ਬੁਲੀ ਬਣ ਰਾਏ ਸੰਤ ਚੜਿਆ ਬੁਲੀ ਬਨ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਹਰ ਕਰਮ ਤੇ ਆਏ ਕਹਿ ਹੋ ਹਰਿ ਭਾਈ ਕਰਨ ਖੰਤ ਪਾਈਏ ਇਹ ਸੁਭਾਈ ਵੰਡਰਨ ਭਉ ਮੋਲਿਆ ਅੰਮ੍ਰਿਤ ਫਲ ਪਾਈ ਫਿਰ ਸਤ ਸੁਯੁਗ ਜੈ ਨਤੀ ਸਭ ਛਾਈ ਨਾਮ ਸਿਮਰੈ ਏਕ ਨਾਮ ਫਿਰ ਮੋਹ ਲਾਈ ਨਾਨਕ ਸਿਮਰੈ ਏਕ ਨਾਮ ਫਿਰ ਮੋਹ ਲਗਾਈ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਿ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਪਾਈ ਕਰਮ ਲਿਖਨ ਤੇ ਪਾਈਐ ਰਸੁਹਾਈ ਵਾਣ ਤ੍ਰਿ ਪਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਪੁਜੈ ਲਤੀ ਸਭ ਛਾਈ ਨਾਨਕ ਸਿਮਰੇ ਇੱਕ ਨਾਮ ਫਿਰ ਬਹੁ ਨਾ ਧਾਈ ਕਾਮ ਕ੍ਰੋ ਕਰ ਪ੍ਰਸਾਦ ਗੁਰਦੇ ਪੰਜੇ ਪੱਤੇ ਮਹਾਂਗਲੀ ਕਰ ਸੁਚਾ ਕੋਆ ਅਬ ਜਿੰਦ ਪਾਏ ਵਿੱਚ ਨਹੀਂ ਕੋੜੋਆ ਰੋ ਸੁਖ ਸਮਟੇ ਨਿਤਨੋਂ ਰੋਆ ਕਰੇ ਨਾਮ ਤੇ ਆਏ ਦਾ ਮੇਰੇ ਪਾਏ ਨਮੋਆ ਜਿਸ ਦੇ ਉਪਜਾਣਾ ਕਾ ਸੋਈ ਬਿਨ ਹੋਆ ਜਿਸ ਦੇ ਉਪਜਾਣਾ ਕਾ ਸੋਈ ਬਿਨ ਹੋਆ ਪੰਜੇ ਬੱਦੇ ਮਹਾਬਲੀ ਘਰ ਸੱਚਾ ਟੋਆ ਆਪਣੇ ਚਰਨ ਜਪਾਨ ਵਿੱਚ ਦੀ ਖੜੋਆ ਰੋਕ ਸੁਖ ਸਮਟ ਗਏ ਨਿਤਨਵਾਨ ਰੋਆ ਰੇ ਨਾਮ ਤੇ ਆਇਂਦਾ ਫਿਰ ਪਾਇ ਨਾ ਮੋਆ ਜਿਸ ਦੇ ਉਪਜਿਆ ਨਾਨਕਾ ਸੋਈ ਫਿਰ ਹੋ ਸਭ ਕੋ ਸਭ ਤੁਧ ਉਪਾਏ ਰਾਮ ਰਾਜ ਕਿਛ ਹਾਥ ਕਿਸੇ ਦੇ ਕਿਛ ਨਹੀਂ ਸਭ ਚਲੇ ਚਲਾਏ ਜਿਨ ਤੂੰ ਮਿਲੇ ਪਿਆਰ ਸੇ ਤੁਧ ਮਿਲੇ ਜੋ ਹਰ ਮਨ ਪਾਏ ਜਨ ਨਾਨਕ ਸਤਿਗੁਰ ਪਿਟਿਆ ਹਰ ਨਾਮ ਕਰਾਏ ਰਾਮ ਸ਼ਲੋਕ ਮਹਲਾ ਪਹਿਲਾ ਦਿਆਕ ਪਾ ਸੰਤੋਖ ਸੂਤ ਜਤ ਗੰਡੀ ਸਤ ਵਟ ਏ ਜਨੇਊ ਜੀ ਕਾਇ ਤਾ ਪਾਂਡੇ ਕਤ ਨਾ ਟੁੱਟੇ ਨਾਮ ਲੱਗੇ ਨਾ ਜਨੋ ਜਾਏ ਅਨ ਸੁਮਣ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁਲ ਨਾ ਆਇਆ ਬੈ ਚੌਕੇ ਪਾਇਆ ਸਿੱਖਾ ਕੰਨ ਚੜਾਇਆ ਗੁਰੂ ਬ੍ਰਹਮ ਥਿਆ ਓ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਖੂੜੀਆਂ ਲੱਗਾ ਮੀਆਂ ਰਾਤ ਰਾਤੀ ਨਸਤੀਨਾ ਤੱਕ ਪਾਉ ਕਤੀਏ ਬਮਨ ਵਟਿਆਏ ਕੋਈ ਬਕਰਾਰ ਨੂੰ ਖਾਇਆ ਸਭ ਕੋ ਵਾਕੇ ਪਾਏ ਕੋਏ ਪ੍ਰਾਣ ਸੁਟੀਏ ਪੀ ਫਿਰ ਪਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜ਼ੋਰ ਮਹਲਾ ਪਹਿਲਾ ਨਾਇ ਮੰਨੀਏ ਪਤ ਉਪਜੈ ਸਾ ਲਾਇ ਸਸੂ ਦਰ ਗਏ ਅੰਦਰ ਪਾਈਏ ਤਗ ਨਾ ਟੁੱਟ ਸਤੂਤ ਮਹਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਪ ਪਵੇ ਨਿਪਦਾਰੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਨਾ ਦੇਵਾ ਤਗ ਨਾ ਖੀ ਵੇ ਤਗਾ ਪੇਵਤੇ ਵਟ ਗੇ ਔਰਾ ਕਤੇ ਲੈ ਭਾੜ ਕਰੇ ਵਿਆਹੋ ਕੜਕਾ ਗਲ ਦਸੇਰਾ ਸੁਣ ਵੇਖੋ ਲੋਕਾ ਹੋ ਵਿਡਾ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋ ਗਿਆ पकड़ तो साइकार कराई सो सेवा करे जिसनो हुक्म मनासी हुक्म ने परवान ता कसमे का महल पासी कसम पाल सो करे मन चिंदया सो बल पासी ता गए पैदा जैसी पैदा जैसी पैदा जाए ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਈ ਸੀ ਕਸਮੇ ਭਾਵ ਸੁਣ ਕਰੇ ਮਰ ਚੰਦਿਆ ਸੋ ਫਲ ਪਾਈ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਕੋਈ ਪੈ ਰਗ ਲਾਦੀ ਬੇਦੀ ਬੋ ਪਾਤ ਕਰ ਨਹੀਂ ਹਰ ਹਰ ਕੀ ਜੈ ਰਾਮ ਰਾਜੇ ਅੰਤਰ ਕਪਟ ਵਿਕਾਰ ਹੈ ਬਿਨਾ ਰੋਏ ਕਿਆ ਕੀਜੈ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਮਤ ਨੀਜੈ ਨਾਨਕ ਗੁਰੂ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਦੀ ਜੈ ਹਰ ਦੀ ਜੈ ਸੁਨੋ ਭਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰ ਜਾਏ ਤੋਤੀ ਟਿਕਾ ਤੇ ਮਾਲੀ ਤਾਂਬਲੇ ਸ਼ਖਾਇ ਅਜ ਤਰ ਪੂਜਾ ਪੜਿਕ ਤੇ ਬਾ ਤੁਰ ਤੁਰਕਾ ਪਹਾਈ ਛੋਡੀ ਲੈ ਪਖੰਡਾ ਨਾਮ ਲਈਏ ਜਾਏ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਛੁਰੀ ਬਗਾਏ ਤਿਨ ਗਲਤਾ ਤਿੰਨ ਘਰ ਬ੍ਰਾਹਮਣ ਪੂਰੇ ਨਾਗ ਹੁਣਾ ਭਿਆਵੇ ਉਈਸਾ ਕੁੜੀ ਰਾਸ ਕੁੜਾ ਵਾਪਾ ਕੂੜ ਬੋਲ ਕਰਿਆ ਹਾਰ ਸ਼ਰਮ ਧਰਮ ਕਾ ਤੇਰਾ ਨਾਨਕ ਕੋ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਚੁਰੀ ਕਸਾਈ ਨੀਲ ਵਸਤਰ ਪੈ ਹੋਏ ਪ੍ਰਵਾਨ ਮਲੇਸ਼ ਤਾਂ ਲੈ ਪੁੱਜੇ ਪ੍ਰਾਨ ਅਪਾਖਿਆ ਕਾ ਕੁੱਠਾ ਬਖਰਾ ਖਾਣਾ ਚੌਂਕ ਉੱਪਰ ਕਿਸੇ ਨਾ ਦੇਖ ਚੌਕਾ ਕੱਢੀ ਕਾਰ ਉੱਪਰ ਆ ਬੈਠੇ ਕੂੜਿਆ ਮਤ ਪਿੱਤੇ ਵੇ ਮਤ ਪਿੱਤੇ ਇਹੋ ਅਨ ਸਾਡਾ ਫਿੱਟ ਕਨ ਫਿੱਟੇ ਫੇਰ ਕਰੇ ਮਨ ਝੂਠੇ ਚੁਲੀ ਭਰੇ ਕਹੋ ਨਾਨਕ ਸੱਚ ਦੇ ਹਈਏ ਸੁੱਚ ਹੋਵੇ ਤਾਂ ਸੱਚ ਪਈ ਪੌੜੀ ਚਿੱਤੇ ਅੰਦਰ ਸਭ ਕੋ ਇਹ ਨਦਰੀ ਚਲਾਇਂਦਾ ਆਪੇ ਦੇਵੜਾਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡਿਤਨੀ ਸਿਰੇ ਸਿਰ ਹੰਦੇ ਲਾਇਂਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਭਾਵ ਕਰਾਇਂਦਾ ਦਾਨੰਦ ਬਿਗਨਾਇਂਦਾ ਬਿਗਨਾ ਪਾਇਂਦਾ ਬਿਗਨਾ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡੋ ਵਡਾ ਵਡ ਮੇਦਨੀ ਸਿਰੇ ਸਿਰ ਤੰਦੇ ਲਾਇਂਦਾ ਨਦਰ ਪੁੱਟ ਜੇ ਕਰੇ ਸੁਲਤਾਨਾ ਕਾਉ ਕਰਾਇਂਦਾ ਧਰਮ ਮਿਲ ਪੇਖ ਨਾ ਪਾਇਂਦਾ ਧਰਮ ਮਿਲ ਪੇਖ ਨਾ ਪਾਇਂਦਾ पास जन की अरदास तू सच्चा सा अरदास ਦਾਸ ਤੂੰ ਸੱਚਾ ਸਾਥ ਦਾਸ ਕੀ ਅਰਦਾਸ ਤੂੰ ਸੱਚਾ ਸਾਥ ਸੱਚਾ ਸਾਈਂ ਸੱਚਾ ਸਾਈਂ ਸੱਚਾ ਸਾਈਂ ਸੱਚਾ ਸਾਈਂ ਜਨ ਕੀ ਅਰਦਾਸ ਤੂੰ ਸੱਚਾ ਸਾਈ ਅਰਦਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਸਦਾ ਸਦਾ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਤੇ ਹੋ ਤੁਧ ਤੇ ਆਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਪਾਸ ਜਨ ਕੀ ਅਰਦਾਸ ਤੂੰ ਸਭ ਤੇਰੀਆਂ ਜੀ ਜਨ ਸਭ ਤੇਰੀਆਂ ਤੂੰ ਰਹਿਆ ਸਮਾਈ ਤੂੰ ਰਹਿਆ ਸਮਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਆਸ ਜਗ ਕੀ ਅਰਦਾਸ ਹੋ ਸੱਚਾ ਸਾਈ ਅਰਦਾਸ ਜਨ ਕੀ ਅਰਦਾਸ ਦਾਸ ਤੇਰੇ ਕੀ ਨਿੰਦਾ ਕਰੇ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਤਿਸ ਮਾਰ ਪਚਾਈ ਛੱਡ ਅਚਿੰਤ ਰਹੋ ਰਹੋ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਨਾਨਕ ਲਗ ਪਾਈ ਸੱਚਾ ਸਾਈ ਸੱਚਾ ਸਾਈਂ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਪ੍ਰਭ ਪਾਸ ਜਨ ਕੀ ਅਰਦਾਸ ਹੋ ਸੱਚਾ ਸਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਸੱਚਾ ਸਾਈ ਸੱਚਾ ਸਾਈ ਮੁਖ ਬੋਲਦੇ ਪੀ ਖਰੇ ਹਰ ਪਾਣੇ ਹਰ ਸੰਤਾਂ ਨੂੰ ਹੋਰ ਥਾਉ ਨਹੀਂ ਹਰ ਮਾਨ ਨਿਮਾਣੇ ਜਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਿਤਾਣੇ ਜਨਾਨਕ ਨਾਮ ਦੀ ਬਾਣ ਹੈ ਲੋਕ ਮਹੱਲਾ ਪਹਿਲਾ ਜੇ ਮੁਹੱਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਸ ਜਾਣੀ ਹੈ ਪਿਤਰੀ ਚੋਰ ਕਰੇ ਵੱਡੀ ਆ ਹੱਦ ਲਾਲ ਕੇ ਮਸਪੀਏ ਕਰੇ ਨਾਨਕ ਕੇ ਸੋ ਮਿਲੇ ਜੇ ਖੱਟੇ ਗੋਲੇ ਤੇ ਮਹੱਲਾ ਪਹਿਲਾ ਜੋ ਜੋ ਸਰਨਾਵਨੀ ਆਵੇ ਵਾਰ ਵਾਰ ਝੂਠ ਜੁੱਠਾ ਮੁਖ ਵਸੇ ਹੋਏ ਖਵਾ ਸੁਤੇ ਨਾ ਕੀਏ ਬੈਂ ਜੋ ਪਿੰਡਾ ਤੋਏ ਸੁਚੇ ਸੇ ਨਾ ਲੁਕਾ ਜਿਨ ਮਨ ਬਸਿਆ ਸੋਈ ਤੋੜੀ ਤੁਰੇ ਪਲਾਣੇ ਪਾਉਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰਪਾ ਸਾਰਿਆ ਜੀਸ ਕਰ ਮਨ ਭਾਉਂਦੇ ਹਰ ਬੂਝਣ ਨਾਹੀ ਹਾਰਿਆ ਕਰ ਫਰਮਾਇ ਸਖਾਇਆ ਵੇਖ ਮਹਿਤ ਮਰਨ ਵਿਸਾਰਿਆ ਜਾਰਿਆ ਹੀ ਬਨ ਹਾਰਿਆ ਜਾਰਿਆ ਹੀ ਬਨ ਹਾਰਿਆ ਜਿਤ ਜਾਏ ਬਹਿ ਮੇਰਾ ਸਤ ਗੁਰੂ ਮੇਰਾ ਸਤ ਗੁਰੂ ਮੇਰਾ ਸਤ ਗੁਰੂ ਜਿਤ ਜਾਏ ਬਹਿ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋਹਾਨ ਪਾਲਿਆ ਲੈ ਤੁਰ ਮੁਕਲਾ ਸਿੱਖਾ ਕੀ ਕਾਲ ਖਾਏ ਪਈ ਜਿਨਾਂ ਨਾਮ ਤੇਰਾ ਜਿਨ ਨਾਨਕ ਸਤਿਗੁਰੂ ਜੀ ਦਿਨ ਹਰ ਪੂਜ ਕਰਾਵਾ ਅੱਲਾ ਪਹਿਲਾ ਜੇਕਰ ਸੁਤਕ ਬਣੀਏ ਸਭ ਤੇ ਸੁਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀ ਆਵਾਜ਼ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਥਰਿਆ ਸਭ ਕੋਏ ਸੂਤ ਕਿਉਂ ਕਰ ਰਖੀਐ ਸੁਤ ਕੋਏ ਸੋਏ ਨਾਨਕ ਸੁਤ ਕੇ ਉਤਰੇ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀਂ ਸੂਤਕ ਵੇਖਣਾ ਪਰਤਰਿਐ ਪਰਧਰੂ ਕਨੀ ਸੁਧ ਕਨ ਪੈ ਲਾਏ ਤਵਾਰੀ ਖਾ ਨਾਨਕ ਹੰਸਾਗਨੀ ਬਦੇ ਜੰਪੁਰ ਜਾਏ ਭਲਾ ਪਹਿਲਾ ਸਭੋ ਸੁਧਤ ਭਰਮ ਹੈ ਦੂਜੇ ਲਗੇ ਜਾ ਜਮਨ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਲ ਨਾਨਕ ਤਿਨ ਪੁਜਿਆ ਤੇ ਨਾ ਸੂਤਕ ਨਾਹੀ ਪੌੜੀ ਸਤਿਗੁਰ ਵੱਡਾ ਰਹੀ ਜਿਸ ਵਿੱਚ ਵੱਡੀਆਂ ਵੱਡੀਆਂ ਸਗਲਿਤ ਨਦਰੀ ਆਈਆਂ ਜਾਤ ਸਪਾਰਾ ਤਾਂ ਮਨ ਵਸਾਈਆਂ ਤਾਂ ਹੁਕਮ ਅਸਤਕ ਹੱਥ ਧਾਰੇ ਵਿੱਚੋਂ ਮਾਰ ਵੱਡੀਆਂ ਬੁਰਿਆਈਆਂ ਸਤ ਨਾਨਕ ਪਾਈਆ ਨਾਨਕ ਪਾਈਆ ਨਾਨਕ ਪਾਈਆ ਪਾਉਲ ਸਤਿਗੁਰੂ ਵੱਡਾ ਕਰਸਲਾ ਹੈ ਜਿਸ ਵਿੱਚ ਵਡੀਆਂ ਵਡਿਆਈਆਂ ਸਾਹਿਬ ਮੇਰੇ ਤਰਫ ਦੀਆਂ ਜਾਤੀ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮਸਤ ਕਰ ਹੁਕਮਸਤ ਖਾ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ ਸਾਹਿਬ ਉਠੇ ਨੌ ਨਿਦ ਪਾਈਆਂ ਸਹਿਤ ਉਠੇ ਨੌ ਨਿਦ ਪਾਈਆਂ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਸੁਖ ਸਮਾਵਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜੇ ਹਰ ਸੇਵੇ ਪੂਰਾ ਸਤਿਗੁਰ ਭੁਖ ਜਾਇ ਲੈ ਮੇਰੀ ਗੁਰ ਸਿੱਖੋ ਕੀ ਭੁਖ ਸਭ ਗਈ ਦਿਲ ਪਿੱਛੇ ਹੋ ਹੱਥ ਤੇਰੇ ਸ਼ਲੋਕ ਮਹਲਾ ਪਹਿਲਾ ਪਹਿਲਾ ਸੁਚਾ ਹੋਏ ਸੁੱਚੇ ਬੈਠਾ ਸੁੱਚੇ ਗੇ ਰੱਖਿਓ ਉਨ ਕੋ ਨਾ ਪੁੱਠਿਓ ਜਾਏ ਸੁਚਾ ਹੋਏ ਕਿ ਜਿਵੇਂ ਲੱਗਾ ਪੁਲਿਸ ਲੋ ਪਥੀ ਜਾਈ ਸਟਿਆ ਕਿਸੇ ਲੱਗਾ ਦੋ ਕੰਨ ਦੇਵਤਾ ਪਾਣੀ ਦੇਵਤਾ ਲੈ ਸੰਤ ਦੇਵਤਾ ਨੂੰ ਪੰਜਵਾ ਪਾਇਆ ਕੀਤਾ ਹੋਆ ਪਾਕ ਵਿਤ ਪਾਪੀ ਸੋ ਤਨ ਗੜਿਆ ਥੁਕਾ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮ ਸਕਾਇ ਨਾਨ ਕਿਵੇਂ ਜਾਣੀਏ ਤਿਤ ਤੁਕਾ ਪਾਏ ਮਹਲਾ ਪਹਿਲਾ ਪੰਡ ਦਿੰਨੀਏ ਪੰਨ ਮੰਗਣ ਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾ ਪੰਡੋ ਹੀ ਜੈ ਪੰਡੇ ਬਾਜ ਨਾ ਕੋ ਨਾਨਕ ਪੰਡੇ ਬਹਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਪਾਗਾ ਰਤੀ ਚਾਰ ਨਾਨਕ ਦੇ ਮੁਖ ਜਲੇ ਜਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਤੁਲ ਕੱਢੀਏ ਕਿਤਾਬ ਆਪਣਾ ਆਪੇ ਹੀ ਲੇਖਾ ਸੰਡੀਏ ਡਰਨ ਨਾ ਮੈਂ ਜਾਗ ਤਾਕਤ ਗਾਰ ਬਹੜੀ ਮਦਾ ਕਿਸ ਹੈ ਪਰ ਅਖਰ ਇਹੋ ਬੁਝੀਐ ਮੂਰਖੇ ਨਾ ਨੰਦੀਐ ਨਾਲ ਗਾਣ ਬੁਝੀਐ ਔਰ ਸਭ ਕੋ ਕੇ ਆਪਣਾ ਜਿਸਨਾ ਹੀ ਸੋਚ ਚੁਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੁਣੀਐ ਜਾ ਰਹਿਣਾ ਨਹੀਂ ਤੱਕ ਆਇਤ ਗਾਰ ਭੰਡੀਐ ਮੰਦਾ ਕਿਸ ਨਾ ਕੀਏ ਪੜ ਅਖਰ ਇਹੋ ਬੁਝੀਐ ਮੂਰਖੇ ਨਾਲ ਨਾ ਲੂਜੀਐ ਮੂਰਖੇ ਨਾਲ ਨਾ ਲੂਜੀਐ ਮੇਰੇ ਸਤਗੁਰ ਪੂਰੇ ਭੇਟ ਦੋ ਮੈਂ ਗਰੀਬ ਸੱਚ ਦੇ किसी संग काहे कर भी है एक नाम अदा भव जल तर भी है भव जल तर ਸੱਚ ਦੇਖ ਤੂੰ ਮੇਰੇ ਸਤਗੁਰ ਪੂਰੇ ਮੈਂ ਵਰੀ ਸੱਚ ਦੇਖ ਤੂੰ ਰਾਜਪਾਲ ਜੰਗਾਲ ਕਾਜ ਨ ਕਿਤੈ ਗਨੋ ਹਰ ਕੀਰਤਨ ਆਧਾਰ ਨੇ ਚਲੇ ਤਨੋ ਜੇਤ ਤੇ ਪਛਾਵਿਆ ਸੁਖ ਕਾ ਨਾਮ ਬਚਟੇ ਤੂੰ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਪਰੋਸਾ ਖਸਮ ਕਾ ਨਾਨਕ ਤੇ ਜੀਅਰੇ ਨਾਨਕ ਤੇ ਜੀਅਰੇ ਮੈਂ ਗਰੀਬ ਸੱਚ ਦੇਖ ਤੂੰ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਸੱਚ ਦੇਖ ਸੱਚ ਦੇਖ ਸੱਚ ਦੇਖ ਤੂੰ ਹੁਣ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਦਿਖਾ ਰਹਾ ਰਾਜ ਕੋਈ ਕਰ ਗਲ ਸੁਣਾਵੇ ਹਰ ਨਾਮ ਕੀ ਸੋ ਗੁਰ ਸਿੱਖਾ ਮਨ ਮਿਠਾ ਹਰ ਦਰਗੇ ਗੁਰ ਸਿੱਖ ਪੈੜਾਈਏ ਜਿਨਾ ਮੇਰਾ ਸਤਿਗੁਰ ਦਿਖਾ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਮਨ ਉਠਾ ਸ਼ਲੋਕ ਮਹਲਾ ਪਹਿਲਾ ਨਾਨਕ ਕੇ ਬੋਲੀਏ ਤਨ ਮਨ ਫਿਕਾ ਹੋਏ ਫਿਕੋ ਫਿਕਾ ਸਦੀਏ ਫਿਕਾ ਫਿਕੀ ਸੋਏ ਫਿਕਾ ਦਰਗੇ ਸਕੀਆਂ ਮੋ ਧੁਕਾ ਫਿਕੇ ਪਾ ਮੂਰਖਾ ਕੀਏ ਪਾਣ ਲੈ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਦ ਬਾਰ ਦੁਨੀਆ ਅੰਦਰ ਫੈ 68 ਤਿਰ ਤੇ ਲਾਵੇ ਉਤਰੇ ਨਹੀਂ ਲੈ ਜਿਨ ਪਟ ਅੰਦਰਵਾਰ ਗੁੱਦਲ ਤੇ ਭਲੇ ਸੰਸਾਰ ਤਿਨ ਨੇ ਹੋ ਲਗਾ ਰਬ ਸੇਤੀ ਦੇਖਨੇ ਵਿਚਾਰ ਰੰਗ ਹੱਸੇ ਰੰਗ ਰੋਵੇ ਜੇ ਚੁੱਪ ਨਿਕਲ ਜਾਏ ਪਰਵਾਹ ਨਹੀਂ ਕਿਸੇ ਕੇਰੀ ਆ ਸੱਚੇ ਨਾ ਦਰਵਾਜ਼ ਉੱਪਰ ਖਰਚ ਮੰਗਾ ਜਬੇ ਦੇਤਾ ਖਾਏ ਦੀਵਾਨ ਕੋ ਹੋ ਕਲਮ ਕਾ ਹਮਾ ਤੁਮਾ ਬੇਨ ਦਰ ਲੈ ਖਾ ਪੀੜ ਛੁੱਟੇ ਨਾਨਕਾ ਜੋ ਦਿਲ ਪੜੀ ਅਬੇ ਕਰਨਾ ਕੀ ਕੱਲ ਆਪੇ ਹੀ ਤੇ ਕਰੀਏ ਵਿਕਟ ਆਪਣਾ ਕਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੁਚਦ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਨ ਹੈ ਕਿਉ ਸਾਹਿਬ ਮਨੋ ਵਿਸਾਰੀ ਹੈ ਆਪਣਾ ਆਪੇ ਹੀ ਕਾਰ ਸਵਾਰੀ ਹੈ ਕਾਰ ਸਵਾਰੀ ਹੈ ਕਾਰ ਸਵਾਰੀ ਹੈ ਆਪੇ ਹੀ ਕਣਾ ਕਿਉ ਕਲਾ ਹੀ ਤੇ ਧਾਰੀ ਹੈ ਦੇਖੇ ਕਿਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋਚਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪਰਾਹੇ ਕੋ ਸਾਈ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਜਿੰਨਾ ਪੇਟਿਆ ਮੇਰਾ ਬੂਰਾ ਸਤਿਗੁਰੂ ਤਿਨ ਹਰ ਨਾਮ ਆਵੇ ਰਾਮ ਰਾਜੇ ਇਸ ਕੀ ਕ੍ਰਿਸ਼ਨਾ ਕੋਪ ਸਭ ਪੁੱਤਰੇ ਕੋ ਹਰ ਨਾਮ ਪਿਆਰੇ ਜੋ ਹਰ ਹਰ ਨਾਮ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਲਗਾਵੇ ਸ਼ਲੋਕ ਭਲਾ ਦੂਜਾ ਇੱਕ ਨਹੀਂ ਆਸ ਕੀ ਦੂਜੇ ਲਗੇ ਜਾਏ ਨਾਨਕ ਅਸ ਕੱਢੀਏ ਸਦ ਹੀ ਰਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਗਿਲਾ ਕੀਏ ਜੇ ਮੇਖੇ ਵਰਤੇ ਸੋਏ ਮਹਲਾ ਦੂਜਾ ਸਲਾਮ ਜਵਾਬ ਦਵੇ ਕਰੇ ਮੁੰਡੋ ਕੋਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਇ ਨਾ ਕਾਈ ਪਾਇ ਕੋੜ ਜਿਸੇ ਬਸ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜੇ ਕੀ ਤਪੇ ਆਪਣਾ ਸਾਤਾਲ ਬੁਰੀ ਕਿਉਂ ਕਾਲੀਏ ਮੰਦਾ ਮੋਲਾ ਕੀ ਚਈ ਦਿਲ ਅਮੀਨ ਨਦਰ ਨਿਹਾਲੀਏ ਜੋ ਸਦਾ ਲਹਾਲੀਏ ਤੇਰੇ ਹਾ ਪਾਸਾ ਢਲੀਏ ਕਿਛ ਲਾਹੇ ਉਪਰ ਕਾਲੀਏ ਉਪਰ ਕਾਲੀਏ ਉਪਰ ਕਾ ਸੁਖ ਸੁਪਾਈ ਸੋ ਸਾਹਿਬ ਸਦਾ ਸਮਲਿਆ ਹੈ ਜਿਤ ਕੀਤਾ ਪਈ ਆਪਣਾ ਸਾ ਕਾਲ ਕਾਲਬਰੀ ਕਿਉ ਕਾਲਿਆ ਹੈ ਮਨ ਦਾ ਮੂਲ ਕੀ ਚਾਹੀ ਬੇ ਲੰਮੀ ਨਰ ਰਹਾਲੀ ਹੈ ਜੋ ਸਾਹਿਬ ਲਾਲਾ ਹਰੀ ਤੇ ਵੇ ਆਪਾ ਸਾ ਢਾਲਿਆ ਹੈ ਕਿਛ ਲਾਹੇ ਉਪਰ ਕਾਲਿਆ ਹੈ ਕਿਛ ਲਾਹੇ ਉਪਰ ਕਾਲਿਆ ਹੈ ਗੁਰਮੁਖ ਨਾਮ ਤੇ ਆਇਆ ਤਿਨਾ ਫਿਰ ਬਿਗਨ ਨਾ ਹੋਈ ਰਾਮ ਰਾਜ ਜਿਨ ਸਤ ਗੁਰ ਪੁਰਖ ਨੂੰ ਲਾਇਆ ਨਿਮ ਪੂਜੇ ਸੋ ਸਭ ਕੋਈ ਸਤਿਗੁਰ ਪਿਆਰਾ ਸਿਵਿਆ ਤਿਨਾ ਸੁਖ ਸਤ ਹੋਈ ਜਿਨਾ ਨਾਨਕ ਸਤਿਗੁਰ ਭੇਟਿਆ ਤਿਨਾ ਮਿਲਿਆ ਪਰ ਸੋਈ ਪਰ ਸੋਈ ਸ਼ਲੋਕ ਮਹਲਾ ਦੂਜਾ ਚੱਕਰ ਲਗੇ ਚੱਕਰੀ ਨਾਲ ਗਰ ਬਾਦ ਗੱਲਾਂ ਕਰੇ ਕਨੇਰੀਆਂ ਕਸਮ ਨਾ ਪਾਏ ਸਾਥ ਆਪ ਦੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਵੀ ਲੈ ਲੱਗਾ ਸੋ ਪ੍ਰਵਾਨ ਹੱਲਾ ਦੂਜਾ ਜੋ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਓ ਬੀਜੇ ਵਿਖ ਮੰਗੇ ਅੰਮ੍ਰਿਤ ਦੇਖੋ ਏ ਨਿਹਾਉ ਭਲਾ ਦੂਜਾ ਨਾਲਿਆਂ ਨੇ ਦੋਸਤੀ ਕਦੇ ਨਾ ਮੈਂ ਰਾਸ ਹੋਏ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਰਜਾਸ ਵਸਤੂ ਅੰਦਰ ਵਸਵਾ ਦੂਜੀ ਹੋਏ ਪਾਸ ਸਾਹਿਬ ਸਦੀ ਹੁਕਮ ਚੱਲੇ ਕਈ ਬਣੇ ਰਦਾਸ ਊੜ ਕਮਾਣੇ ਕੋਣੋ ਹੋਵੇ ਕਾਲ ਸਿੱਖ ਮਹਲਾ ਦੂਜਾ ਨਾਲ ਯਾਰ ਦੋਸਤੀ ਬੜਾ ਨੇ ਓ ਪਾਣੀ ਅੰਦਰ ਲੀਕ ਗਿਓ ਇਸ ਦਾ ਕੌਣਾ ਤੇ ਹੋਏ ਆਣ ਕਰੇ ਕੰਮ ਆਣ ਨਾ ਸਕੇ ਰਾਸ ਜੇ ਕਦ ਚੰਗੀ ਕਰੇ ਜੀ ਵੀ ਵੇਰਾ ਪੌੜ ਚੱਕਰ ਦੇ ਚੱਕਰੀ ਜੇ ਚੱਲੇ ਕਸਮੇ ਭਾਏ ਹੁਣ ਕਿਸ ਵਗਲੀ ਉਹ ਵਜੋ ਹੈ ਦੂਣਾ ਖਾਏ ਕਸ ਕਰ ਬਰਾਬਰੀ ਫਿਰ ਗੈਰਤ ਅੰਦਰ ਪਾਏ ਫਿਰ ਵਾਏ ਅਗਲਾ ਮੋਹ ਮੋਹ ਬਾਣਾ ਖਾਏ ਜਿਸ ਤੱਕ ਤਖਾਵਣਾ ਇਸ ਕਹੀਏ ਕਹੀਏ ਸਵਾਸ ਸਵਾ ਤੁਮ ਚੱਲੇ ਨਾਲ ਖਸਮ ਚਲੇ ਅਰਦਾਸ ਅਰਦਾਸ ਅਰਦਾਸ ਅਰਦਾਸ ਚਲੇ ਅਰਦਾਸ ਪੌੜੀ ਚਾਕਰ ਲੈ ਕੇ ਚਾਕਰੀ ਜੀ ਚਲੇ ਕਸਮੇ ਪਾਏ ਹੋਰ ਮਤ ਸੁਣੋ ਬਲੀ ਵਜੋ ਪੈ ਦੋਣਾ ਖਾਏ ਕਿਸਵੇਂ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿ ਮੋਹਿ ਪਾਣਾ ਖਾਏ ਜਿਸ ਦਾ ਦਿੱਤਾ ਖਾਣਾ ਕਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚਲੇ ਨਾਲ ਖਸਮ ਚਲੇ ਅਰਦਾਸ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਛਾਲ ਰੇ ਡਗਮਗ ਛਾਲ ਰੇ ਡਗਮਗ ਛਾਲ ਰੇ ਛਾੜ ਰੇ ਮਨ ਬੋਰਾ ਛਾੜ ਰੇ ਮਨ ਬੋਰਾ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਆਪ ਤੋਂ ਜੈ ਮਰੇ ਸਿੱਧ ਪਾਈਐ ਤੀਨ ਹੱਥ ਸੰਧੋਰਾ ਆਪ ਤੋਂ ਜਰੇ ਮਰੇ ਸਿੱਧ ਪਾਈਐ ਲੀਨੋ ਹੱਥ ਸੰਧੋਰਾ ਲੀਨੋ ਹੱਥ ਸੰਧੋਰਾ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਆਪ ਪਰਮ ਪ੍ਰਗਟ ਹੋਏ ਨਾਚੋ ਛਾਡੋ ਪਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਬਾਂਡੇ ਆ ਮਾਇਆ ਕੇ ਬਾਂਡੇ ਸੂਰ ਕੇ ਸਨ ਮੁਖੜਨ ਤੇ ਦਰ ਪੈ ਸੂਨ ਕੇ ਸਦ ਮੁਖ ਰਨ ਤੇ ਡਰ ਪੈ ਸਤੀ ਕੇ ਸਾਚੇ ਪਾਂਡੇ ਸਰਦੀ ਕੇ ਸਾਚੇ ਭਾਂਡੇ ਸਤੀ ਕੇ ਸਾਚੇ ਪਾਂਡੇ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ काम क्रोध माया के लीने काम क्रोध माया के लीने या विद जगत विभूता या विद जगत विभूता कहे कबीर राजा राम न छोड़ो राजा राम ਕਹੇ ਕਬੀਰ ਕਹੇ ਕਬੀਰ ਰਾਜਾ ਰਾਮ ਨਾ ਛੋੜੋ ਕਬੀਰ ਰਾਜਾ ਰਾਮ ਨਾ ਛੋੜੋ ਕਹੇ ਕਬੀਰ ਰਾਜਾ छोड़ो कहे कबीर राजा राम न छोड़ो सगल ऊंच ते ऊंचा सगल ऊंच ते ऊंचा सगल ऊंच ते ऊंचा डगमग छाड़ रे डगमग छाड़ रे डगमग छाड़ रे ਡਗਮਗ ਛਾੜ ਰੇ ਛਾੜ ਰੇ ਮਨ ਭੋਰਾ ਛਾੜ ਰੇ ਮਨ ਭੋਰਾ ਛਾੜ ਰੇ ਮਨ ਭੋਰਾ ਛਾੜ ਰੇ ਮਨ ਭੋਰਾ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਡਗਮਗ ਛਾੜ ਰੇ ਮਨ ਛਾੜ ਰੇ ਮਨ ਬੋਰਾ ਰੇ ਨਾ ਅੰਤਰ ਗੁਰੂ ਪ੍ਰੀਤ ਹੈ ਤਿਨ ਹਰ ਰੱਖਣ ਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸਿਰ ਦੀ ਮਨ ਮਾ ਸਭ ਦੁਸ਼ਟ ਚੱਕ ਮਾਰਾ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਰਖਣ ਹਾਰਾ ਸ਼ਲੋਕ ਮਹਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਕਰ ਮਾਤ ਸਾਹਿਬ ਟੁੱਟੇ ਜੋ ਮਿਲੇ ਮਹਲਾ ਦੂਜਾ ਇੱਕ ਨਹੀਂ ਚੱਕ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਂਡੀਏ ਜੇ ਸੇਤੀ ਕਸਮ ਸਮਾਏ ਪੌੜੀ ਨਾਮ ਮੰਤਰ ਜਪਣੀ ਹਰ ਤਾਂ ਕੇ ਪਾਰਾਵਾਰ ਆਪਣੇ ਸਾਥੀ ਫਿਰ ਆਪ ਕਰਾਏ ਮਹਾਰੀ ਹਰਿ ਜੀਆ ਇਕ ਤੁਰੀ ਚੜੇ ਬਿਸਿਆਰ ਅਪਰੈ ਕਰਿਆ ਹਉ ਕੈਸੋ ਕਰੀ ਪੁਕਾਰ ਕੋ ਮਜਨ ਕੀਆ ਫਿਰ ਤਿਸ ਹੀ ਨਰਨੀ ਸਾਰ ਕਰਨੀ ਸਾਲ ਕਰਨੀ ਸਾਰ नानक अंतर जापी हरता के पारावार आप करे साक्षी फिर आप कराए मार एक नगली जंजीरियां एक तुरी चढ़े बसियार आप कराए करे आप हाउ कैसे करी पुकार नानक करना जिनकिया फिर किसी करनी सा ਹਰ ਜੁਗ ਜੁਗ ਭਗਤ ਹੋਇਓ ਪਾਇਆ ਪੈਜ ਰੱਖਦਾ ਆਰਾਮ ਰਜ ਹਰ ਨਾਕਸ ਦੁਸ਼ਟ ਹਾਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਮਿਟਦੇ ਨਾਮ ਦੇ ਹੋਂਕ ਲਾਇਆ ਜਨਨਾਥ ਲੈ ਸਾਰ ਸਿਵਿਆ ਅੰਤ ਲੈ ਦੀ ਛਡਾਇਆ ਜਨਨਾਥ ਲੈ ਸਾਰ ਸਿਵਿਆ ਸ਼ਲੋਕ ਭਲਾ ਪਹਿਲਾ ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁਸ਼ਮਾਈਐ ਇੱਕ ਚੁਲੇ ਲੈਣ ਚੜੇ ਇੱਕ ਨਿਹਾਲੀ ਪੈਸਵਲ ਇੱਕ ਉਪਰੈਨ ਖੜੇ ਤਿੰਦਾ ਸਵਾਰ ਨਾਨਕਾ ਜਿਨ ਕੋ ਨਦਰ ਕਰੇ ਮਹਲਾ ਦੂਜਾ ਆਪੇ ਸਜ ਕਰੇ ਆਪ ਜਾਈ ਫਿਰਖਿਆ ਜਿਸ ਵਿੱਚ ਜੰਤ ਪਾਏ ਖੈ ਦੇਖ ਥਾ ਕਿਸ ਨੂੰ ਕਹੀਏ ਕਾ ਸਭ ਕਿਛ ਆਪੇ ਆਪੋੜੀ ਬਣ ਕੇ ਹਮਰੇ ਆਈਆ ਕਿਛ ਕਹਿਣਾ ਕਹਿ ਨ ਜਾਏ ਸੋ ਕਰਤਾ ਕਾ ਪ੍ਰੀਮ ਦੇ ਜੀਆ ਰਿਜਕ ਸਮਾਇ ਸਾਈ ਕਮਾਉਣੀ ਤੂੰ ਛੋਡੀ ਤਿੰਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਤਿਸੇ ਰਜਾਏ ਰਜਾਏ ਰਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਵਟੇ ਕਿਆ ਵਡਿਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸਮਾਏ ਸਾਈ ਕਰ ਕਮਾਲ ਨੂੰ ਤੁਰ ਛੋੜੀ ਤਿਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ ਨਾਮੈ ਭਗਵਾਨ ਭਗਵਾ ਨਾ ਕਜ ਨਾਵਕਨਾ ਲੋਲਾਲ ਹੈ ਸੱਚੇ ਰਤਾ ਸੱਚ ਕਮਾਉਂਦੇ ਜਾ ਸਮਾਵੇ ਜੀ ਕਰ ਸਭ ਕਿਸਮ ਕੇ ਕੌਣ ਕੀ ਮਰਪਾਵੇ ਕਹਿੰਦੇ ਆਏ ਸੁਣ ਵੀ ਤੁਸੇ ਬੰਦ ਸੁਹਾਵੇ ਅੰਗਦ ਸਾਹਿਬ ਮੋ ਦੁਸਰ ਦਾ ਨਾਮ ਸਚ ਪੂਰੇ ਗੁਰੂ ਉਪਦੇਸ਼ ਆ ਨਾਨਕ ਸੋਨਾ ਸਚ ਪੂਰੇ ਗੁਰੂ ਉਪਦੇਸ਼ ਨਾਨਕ ਸੋਨਾ ਵੇ ਕਿਥੋਂ ਜੇ ਕਰ ਕਮਾਈ ਸਮਾਵੇ ਜੀ ਜਨ ਸਭ ਕਿਸਮ ਕੇ ਕੌਣ ਕੀ ਮਰਪਾਵੇ ਧਿਆਨ ਸੁਣਨ ਸੇਪਕ ਸੁਹਾਵੇ ਆਗਮ ਗੋਚਰ ਸਾਹਿਬ ਦੂਸਰ ਲਗ ਨ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੋਨਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸਰਾ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆ ਗਏ ਮਸਕਤ ਕਾਲ ਨਾਨਕ ਤੇ ਖੁਜਲੇ ਕਿਤਨੀ ਛੁਟਨੀ ਦਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਉਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ DAS ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਈ